ਸ਼ਲੋਕ ਸਤ ਕਹੂੰ ਸੁਣ ਮਨ ਮੇਰੇ ਸ਼ਰਨ ਪਰੋ ਹਰ ਰਾਏ ਉਕਤੀ ਸਿਆਣਪ ਸਗਲ ਤਿਆਗ ਨਾਨਕ ਲਏ ਸਮਾਏ ਸੱਚ ਕਹੂੰ ਸੁਣ ਮਨ ਮੇਰੇ ਆਪਣੇ ਮਨ ਨੂੰ ਕਹਿ ਰਹੇ ਨੇ ਕਿ ਸੱਚੀ ਗੱਲ ਕਹਾਂ ਤੈਨੂੰ ਅਸਲ 'ਚ ਮਨ ਨੂੰ ਮਨਾਉਣਾ ਐ ਸਮਝਾਉਣਾ ਮਨ ਨੂੰ ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆ ਦੇਖੋ ਗੁਰੂ ਸਾਹਿਬ ਦਾ ਸਮਝਿਆ ਹੋਇਆ ਮਨ ਹੈ ਚਾਹੇ ਪਰ ਸਾਨੂੰ ਦੱਸ ਰਹੇ ਨੇ ਵੀ ਐ ਸਮਝਾਈਦਾ ਮੈਂ ਐ ਸਮਝਾਇਆ ਮੈਂ ਐ ਸਮਝਾਇਆ ਮਨ ਨੂੰ ਤੁਸੀਂ ਐ ਸਮਝਾ ਜੋ ਕੰਮ ਉਹਨਾਂ ਨੇ ਆਪ ਕੀਤਾ ਉਹੀ ਅਸੀਂ ਕਰਨਾ ਤਾਂ ਹੀ ਬਾਣੀ ਸਾਨੂੰ ਪੜਨ ਦਾ ਫਾਇਦਾ ਜੇ ਅਸੀਂ ਇਹ ਕੰਮੇ ਨਹੀਂ ਕਰਨਾ ਉਹਨਾਂ ਨੇ ਕਿਹਾ ਗੁਰ ਕਹਿਆ ਸਾਕਾਰ ਕਮਾਵੋ ਤੁਸੀਂ ਉਹ ਕੰਮ ਕਰੋ ਜਿਹੜਾ ਅਸੀਂ ਗੁਰਬਾਣੀ ਤੁਹਾਨੂੰ ਕਿਹਾ ਗੁਰਬਾਣੀ ਜੋ ਇਹ ਸ਼ਬਦ ਹੁੰਦਾ ਵੀ ਉਹਨਾਂ ਨੇ ਵੀ ਇਹੀ ਕੰਮ ਕੀਤਾ ਸੁਣਾ ਇਹ ਹੁਣ ਭਗਤੀਆਂ ਤੋਂ ਪਤਾ ਲੱਗਦਾ ਸ਼ਲੋਕ ਤੋਂ ਕਿ ਆਪਣੇ ਆਪ ਨੂੰ ਕਹਿ ਰਹੇ ਨੇ ਉਹ ਸਤ ਕਹੂੰ ਸੁਣ ਮਨ ਮੇਰੇ ਸਤ ਕਹਾ ਮੈਂ ਸਤ ਆਖ ਰਿਹਾ ਮਨ ਮੇਰੇ ਤੂੰ ਸੁਣ ਇਹਨੂੰ ਐਵੇਂ ਨਾ ਮੰਨ ਲਈ ਇਹ ਕੰਨ ਚੋਂ ਕੱਢ ਕੇ ਦੂਏ ਕੰਨ 'ਚ ਪਾ ਦੇ ਇਹਨੂੰ ਲਿਖ ਲੈ ਅੰਦਰ ਹਿਰਦੇ 'ਚ ਮਨ ਆਪਣੇ ਅੰਦਰ ਲਿਖ ਲੈ ਹਿਰਦੇ ਹੀ ਲਿਖ ਲਿਓ ਜੋ ਚੀਜ਼ ਹਿਰਦੇ 'ਚ ਲਿਖ ਲਈ ਉਹ ਤਾਂ ਜਾਊਗੀ ਨਾਲ ਸਰੀਰ ਤੋਂ ਬਾਅਦ ਜਿਹੜੀ ਲੱਦੀ ਹੋਈ ਹੈ ਦਿਮਾਗ 'ਚ ਉਹ ਰਹਿ ਜਾਣੀ ਇੱਥੇ ਉਹ ਗੱਲ ਨਾਲ ਜਾਂਦੀ ਹੈ ਜਿਹੜੀ ਹਿਰਦੇ 'ਚ ਲਿਖੀ ਹੋਈ ਹੈ ਚਾਹੇ ਔਗਣ ਲਿਖ ਲਿਆ ਚਾਹੇ ਗੋਲ ਲਿਖ ਲਿਆ ਲਿਖ ਲੋ ਚਾਹੇ ਔਗਣ ਚਾਹੇ ਲਿਖ ਲੋ ਗੋਲ ਜਾਊਗਾ ਨਾਲ ਜੇ ਮੋਹ ਅੰਦਰ ਲਿਖਿਆ ਹੋਇਆ ਨਾ ਉਹ ਨਹੀਂ ਛੱਡਣਾ ਲਿਖਿਆ ਹੋਇਆ ਦੂਏ ਜਨਮ ਫਿਰ ਜਾਗ ਪੈਣਾ ਪੜਿਆ ਦਾ ਦਰਗਾਹ ਜੋ ਹੀ ਜਾਣਾ ਉਹ ਦਰਗਾਹ ਹੋਰ ਕੁਝ ਨਹੀਂ ਪੜਿਆ ਜਾਂਦਾ ਉਹ ਪੜਿਆ ਜਾਂਦਾ ਕਿੰਨਾ ਵੱਧ ਗਿਆ ਕਿੰਨਾ ਘਟ ਗਿਆ ਲੋਭ ਕਿੰਨਾ ਵੱਧ ਗਿਆ ਕਿੰਨਾ ਘਟ ਗਿਆ ਲੇਖਾ ਹੋਰ ਕੁਝ ਨਹੀਂ ਹੈ ਕਿੰਨਾ ਭਰਮ ਗਾੜਾ ਹੋ ਗਿਆ ਕਿੰਨਾ ਭਰਮ ਹਲਕਾ ਹੋ ਗਿਆ ਇਹ ਹੀ ਲੇਖਾ ਕ੍ਰੋਧ ਕਿੰਨਾ ਜ਼ਿਆਦਾ ਹੋ ਗਿਆ ਕਿੰਨਾ ਘਟ ਗਿਆ ਹਉਮੈ ਕਿੰਨੀ ਵੱਧ ਗਈ ਕਿੰਨੀ ਘਟ ਗਈ ਅਖੀਰ ਤਾਂ ਇਹਨਾਂ ਚੀਜ਼ਾਂ ਦਾ ਬੈਲੈਂਸ ਹੋਣਾ ਹੈ ਸੰਸਾ ਆਦਮੀ ਨੇ ਸਾਰਾ ਕਮਾਈ ਕੀਤੀ ਉਹਨੂੰ ਜ਼ਿੰਦਗੀ 'ਚ ਬਚਿਆ ਕੀ ਸਵਾਲ ਤੇ ਮਹੀਨੇ 'ਚ ਉਹਨੂੰ ਬਚਿਆ ਕੀ ਸਾਲ 'ਚ ਉਹਨੂੰ ਬਚਿਆ ਕੀ ਖਰਚਾ ਵੀ ਹੋਇਆ ਅੰਗਲ ਵੀ ਹੋਈ ਹੁੰਦੀ ਰਹੀ ਨਾਲ ਦੀ ਨਾਲ ਕਟਾਪਟੀ ਹੁੰਦੀ ਰਹੀ ਆਖਰ ਉਹਦਾ ਬੈਲੈਂਸ ਕੀ ਹੈ ਦੇਖੋ ਪਿਛਲੇ ਸਾਲ ਨੂੰ ਘਾਟਾ ਪਿਆ ਜਾਂ ਪਿਛਲੇ ਸਾਲ ਨੂੰ ਨਫਾ ਹੋਇਆ ਰਿਜ਼ਲਟ ਕੀ ਹੈ ਸਾਰਾ ਲੇਖਾ ਨਹੀਂ ਲਿਖਣਾ ਕਿਤੇ ਕੀ ਖਰਚ ਕਰਿਆ ਸੀ ਕਿਤੇ ਕੀ ਕਰਿਆ ਸੀ ਤੇਰੇ ਕੋਲ ਅੱਜ ਹੈ ਕੀ ਲੋਭ ਘਟਿਆ ਆ ਲੋਭ ਵਧਿਆ ਪਰਮ ਘਟਿਆ ਆ ਪਰਮ ਵਧਿਆ ਬਸ ਅੱਬਲ ਤਾਂ ਕੱਲਾ ਹੀ ਪਰਮ ਘਟਿਆ ਪਰਮ ਵਧਿਆ ਐ ਕਹੋ ਇਹ ਲੋਭ ਰਾਮ ਦਾ ਵਿੱਚੋਂ ਨਿਕਲਦੇ ਨੇ ਬੈਲੈਂਸ ਕਰਨਾ ਤੁਹਾਡਾ ਪ੍ਰਾਪਰਟੀ ਕਿੰਨੀ ਬਣਾਈ ਹੈ ਕਾਰ ਲੈ ਲਈ ਕੋਠੀ ਬਣਾ ਲਈ ਕੀ ਉਹ ਜੋ ਚੀਜ਼ ਤੁਹਾਡੇ ਕੋਲ ਹੈ ਲੋਭ ਹੈ ਨਾਮ ਹੈ ਨਾਮ ਤਾਂ ਨੇ ਸੰਸਾਰੀ ਤਾਂ ਹੈ ਵਧਿਆ ਕੀ ਹੈ ਨਾਮ ਤਾਂ ਦੀ ਜਗ੍ਹਾ ਸੰਸਾਰੀ ਤਾਂ ਵਧਾ ਕੇ ਆ ਗਿਆ ਸੰਸਾਰੀ ਤਾਂ ਘਟਾ ਕੇ ਆ ਗਿਆ ਨਾਮ ਤਾਂ ਵਧਾ ਕੇ ਆ ਗਿਆ ਵਾ ਇੱਥੇ ਕਹਿੰਦੀ ਹੈ ਜੇ ਨਾਮ ਤਾਂ ਵਧਾ ਕੇ ਆ ਗਿਆ ਪਰ ਘਟ ਗਿਆ ਜੇ ਸੰਸਾਰੀ ਤਾਂ ਵਧਾ ਕੇ ਆ ਗਿਆ ਪਰ ਘਟ ਹੋ ਗਿਆ ਉਸੇ ਦੋਈ ਗੱਲਾਂ ਨੇ ਹੋਰ ਕੋਈ ਲੇਖਾ ਨਹੀਂ ਐ ਲੇਖਾ ਨਹੀਂ ਹੈਗਾ ਜੈ ਜੈ ਮੰਨੀ ਫਿਰਦੇ ਨੇ ਰਿਜ਼ਲਟ ਕੀ ਹੈ ਉਹਦਾ ਜੋ ਸਾਡੇ ਪਿੰਡ ਵੱਲੋਂ ਉਹਦਾ ਰਿਜ਼ਲਟ ਹੁੰਦਾ ਇਹਨੇ ਨੰਬਰ ਲੈਂਦੇ ਇਹਨੇ ਪਰਸੈਂਟ ਇਹ ਨਹੀਂ ਦੇਖਦਾ ਕਿੰਨੇ ਦਿਨ ਹਾਜ਼ਰ ਗਿਆ ਸਕੂਲ 'ਚ ਕਿੰਨੇ ਦਿਨ ਗਿਆ ਸੀ ਕਿੰਨੇ ਦਿਨ ਨਹੀਂ ਗਿਆ ਸੀ ਕਿਹੜਾ ਕਿਹੜੀ ਇਹਨੇ ਕਿਦਣ ਇਹਨੂੰ ਬਾਹਰ ਕੱਢਤਾ ਸੀ ਪੜ੍ਹ ਨਹੀਂ ਸੀ ਦਿੱਤਾ ਕਿਆ ਜਲਦੀ ਆ ਜਾਂਦਾ ਸੀ ਕਿੰਨੇ ਦਿਨ ਇਹਨੇ ਹੋਮਵਰਕ ਨਹੀਂ ਸੀ ਕੀਤਾ ਕੋਈ ਨਹੀਂ ਪੁੱਛਦਾ ਇਹਨਾਂ ਗੱਲਾਂ ਰਿਜ਼ਲਟ ਕੀ ਹੈ ਰਿਜ਼ਲਟ ਕੀ ਹੈ ਸਾਡੇ ਨਾਲ ਵੀ ਨਾਲ ਆਈ ਜਾਂਦਾ ਰੋਜ਼ ਰੋਜ਼ ਬੈਲੈਂਸ ਹੋਈ ਜਾਂਦਾ ਨਾਲ ਦੀ ਨਾਲ ਇਹ ਪਰਮ ਵਧੀ ਜਾਂਦਾ ਆ ਪਰਮ ਘਟੀ ਜਾਂਦਾ ਜੇ ਪਰਮ ਜਾਲ 'ਚ ਫਸੀ ਜਾਂਦਾ ਲੋਕਾਂ ਦੇ ਤਾਂ ਪਰਮ ਵਧਿਆ ਹੋਇਆ ਜੇ ਦੁਰਮਤ ਨੂੰ ਮੰਨੀ ਜਾਂਦਾ ਦੁਰਮਤ ਤੇ ਜਿੰਨਾ ਜ਼ਿਆਦਾ ਭਰੋਸਾ ਕਰਦਾ ਉਹਨਾਂ ਦਾ ਵਧਦਾ ਹੈ ਜਿੰਨਾ ਦੁਰਮਤ ਦੇ ਖਿਲਾਫ ਬੋਲਦਾ ਉਹਨਾਂ ਪਰਮ ਘਟਦਾ ਦੁਰਮਤ ਤੇ ਜਿੰਨਾ ਖਰਾਬ ਬੋਲਦਾ ਨਾ ਨਾ ਮੱਤਾਂ ਤੇ ਜਿਹੜੇ ਫਸਾਉਣ ਵਾਲੇ ਨੇ ਬੜੀਆਂ ਤੇ ਲਿਜਾਣ ਵਾਲੇ ਕਬਰਾਂ ਤੇ ਲਿਜਾਣ ਵਾਲੇ ਅਰਦਾਸਾਂ ਕਰਨ ਵਾਲੇ ਸੰਤ ਜਾਲ ਚ ਫਸਾਉਣ ਵਾਲੇ ਜੇ ਇਹਨਾਂ ਤੇ ਤਰਕ ਕਰਦਾ ਵੀ ਜੇ ਹੁਕਮ ਨਾਲੇ ਸਭ ਕੁਝ ਮਿਲਣਾ ਫਿਰ ਸੰਤ ਦੇ ਕੋਲ ਜਾਣ ਦਾ ਕੀ ਫਾਇਦਾ ਇਹ ਕੀ ਦੇ ਦੂਗਾ ਮੈਨੂੰ ਤਾਂ ਪਖੰਡੀ ਹੈ ਇਹ ਆਪੇ ਲੈ ਲਵੇ ਲੋਕਾਂ ਨੂੰ ਦਿੰਦਾ ਆਪ ਲੋਕਾਂ ਦੇ ਕਿਉਂ ਮੰਗਦਾ ਹੈ ਵਿਜਿਆ ਸੇਵਾ ਚੱਲਦੀ ਹੈ ਤੁਸੀਂ ਲੋ ਰੱਬ ਤੇ ਨੂੰ ਨਹੀਂ ਲੈਂਦਾ ਸਿੱਧਾ ਜੇ ਤਾਂ ਇਹ ਤਰਕ ਕਰਦਾ ਫਿਰ ਤਾਂ ਉਹਦਾ ਗਿਆਨ ਵਧ ਗਿਆ ਇਹ ਨਹੀਂ ਕਰਦਾ ਫਿਰ ਪਰਮ ਵਧ ਗਿਆ ਭਗਤਾਂ ਨੇ ਸਾਰਿਆਂ ਦੀ ਐਸੀ ਤੈਸੀ ਫੇਰਤੀ ਪਰਮ ਗਿਆਨੀਆਂ ਦੀ ਸਾਰੇ ਧਰਮਾਂ ਦੀ ਗੁਰਬਾਣੀ ਨੇ ਸਿੱਖ ਡਰੀ ਜਾਂਦੇ ਨੇ ਨਾ ਤੇ ਉਹਨਾਂ ਤੋਂ ਡਰਦੇ ਕਰਕੇ ਗੁਰੂਆਂ ਤੋਂ ਡਰਾਤੇ ਸ਼ਕਤੀਆਂ ਤੋਂ ਗੁਰੂ ਕੋ ਇਹਨਾਂ ਤੇ ਡਰਦੇ ਰਹੋ ਪਿਓ ਪੁੱਤ ਪੁੱਤ ਪਿਓ ਤੋਂ ਡਰਦਾ ਹੁੰਦਾ ਡਰਦਾ ਹੁੰਦਾ ਨਾ ਨਲਾਇਕ ਹੋਵੇ ਉਹਦੀ ਆਗਿਆ ਚ ਨਾ ਹੋਵੇ ਪਿਓ ਨੇ ਕੁਝ ਕਿਹਾ ਹੋਵੇ ਕਰਦਾ ਹੋਵੇ ਕੁਝ ਉਹ ਤਾਂ ਡਰੂਏ ਜਿਹੜਾ ਉਹਦਾ ਆਗਿਆਕਾਰੀ ਉਹਨੂੰ ਕਦੇ ਡਰ ਨੌਕਰ ਜਿਹੜਾ ਹੁੰਦਾ ਚਾਕਰ ਖਸਮ ਤੇ ਤਾਂ ਡਰਦਾ ਹੈ ਜੇ ਆਪਣੀ ਮਰਜ਼ੀ ਕਰੇ ਜੇ ਖਸਮ ਦੀ ਮਰਜ਼ੀ ਨਾਲ ਕਰੇ ਕੰਮ ਚਾਹੇ ਵਿਗੜ ਜਵੇ ਤਾਂ ਚਾਹੇ ਨਾ ਵਿਗੜੇ ਉਹਨੂੰ ਕੋਈ ਡਰ ਨਹੀਂ ਅਗਰ ਤੁਸੀਂ ਇਹ ਕਿਹਾ ਸੀ ਮੈਂ ਕਰਤਾ ਵਿਗੜ ਗਿਆ ਤੇਰਾ ਸਿਮਰ ਗਿਆ ਤੇਰਾ ਜਦ ਆਪਣੀ ਮਰਜ਼ੀ ਕਰਦੇ ਆ ਅਸੀਂ ਇੱਕ ਨੇ ਹੀ ਚੱਕਰੀ ਜਿੱਤ ਭਾਉ ਖਸਮ ਨਾ ਜਾਏ ਕਾਦੀ ਚੱਕਰੀ ਹੋਏ ਚੱਕਰੀ ਨਹੀਂ ਹੈ ਜਿੱਤ ਭਾਉ ਖਸਮ ਨਾ ਜਾਏ ਖਸਮ ਦਾ ਡਰ ਹੈ ਤੁਹਾਡੇ ਦਿਲ 'ਚ ਡਰ ਕਾਦੇ ਅਸਲ ਚੱਕਰ ਨਹੀਂ ਤੁਸੀਂ ਮਰਜ਼ੀ ਕਰਦੇ ਹੋ ਚੱਕਰ ਮਰਜ਼ੀ ਨਹੀਂ ਕਰ ਚੱਕਰ ਕਰੀਏ ਖਸਮ ਦਾ ਕੌਣ ਜੇ ਚੱਲੇ ਖਸਵੇ ਭਾਏ ਨਾਨਕ ਦਾ ਚਾਕਰ ਹੈ ਗੁਲਾਮ ਹੈ ਤੁਸੀਂ ਕਹਿੰਦੇ ਨਾਨਕ ਗੁਰੂ ਹੈ ਡਰਨਾ ਤਾਂ ਹੈ ਨਾਨਕ ਦੀ ਗੱਲ ਨਹੀਂ ਮੰਨਦੇ ਜਿਨ੍ਹਾਂ ਨੇ ਗੁਰਬਾਣੀ ਨਹੀਂ ਮੰਨੀ ਉਹ ਡਰਦੇ ਹੀ ਰਹਿਣਗੇ ਉਹ ਡਰਨਗੇ ਡਰਾਤੇ ਉਹ ਗੁਰਬਾਣੀ ਕਹਿੰਦੇ ਭੈ ਭੈ ਕਾਹੋਂ ਕੋ ਦੇਖਣਾ ਨਾ ਭੈ ਤਾਂ ਤੁਸੀਂ ਤੁਹਾਨੂੰ ਬਾਦੀ ਭੈ ਹੈ ਜੋ ਤੁਹਾਨੂੰ ਕਿਹਾ ਜਿਵੇਂ ਕਿਹਾ ਓਵੇਂ ਕਰੋ ਓਵੇਂ ਮੰਨੋ ਗੁਰਬਾਣੀ ਤਾਂ ਛੱਡ ਕੇ ਪੈ ਹੋਣੀ ਹੋਈ ਹੈ ਪੈ ਲੱਗਣੀ ਹੋਈ ਹੈ ਜਦ ਉਹਦੇ ਕਹਿਣੇ ਚ ਨਹੀਂ ਹੁਕਮ ਦੇ ਵਿੱਚ ਨਹੀਂ ਪੈ ਲੱਗਣੀ ਹੋਈ ਹੈ ਉਹ ਆਪ ਹੁਕਮ ਚ ਸੀ ਤੁਹਾਨੂੰ ਹੁਕਮ ਚੱਲਣ ਨੂੰ ਕਿਹਾ ਵੀ ਸਾਡੇ ਪਿੱਛੇ ਪਿੱਛੇ ਆ ਜਾਓ ਸਾਡੇ ਮਗਰ ਮਗਰ ਆ ਜਾਓ ਰਸਤਾ ਇਹੀ ਹੈ ਇੱਧਰ ਉੱਧਰ ਨਾ ਤਾਂ ਅਸੀਂ ਤਾਂ ਇੱਧਰ ਉੱਧਰ ਚੱਕਣ ਲੱਗੇ ਮਾਇਆ ਕਰਕੇ ਅਸਲ 'ਚ ਮਾਇਆ ਦੇ دیਵਾਨੀ ਆ ਮਾਇਆ ਕੇ دیਵਾਨੇ ਪ੍ਰਾਣੀ ਝੂਠ ਗੋਰੀ ਭਾਈ ਝੂਠਿਆ ਨੇ ਠੱਗੀ ਚ ਤਾਂ ਤੁਹਾਨੂੰ ਲੈ ਲਿਆ ਮਾਇਆ ਹੈ ਤੁਹਾਡੇ ਅੰਦਰ ਮਾਇਆ ਦੀ ਭੁੱਖ ਜਿਨ੍ਹਾਂ ਦੇ ਅੰਦਰ ਮਾਇਆ ਦੀ ਭੁੱਖ ਆ ਝੂਠਾਂ ਦੀ ਢਗੋਰੀ ਚ ਆਏ ਜਾਂਦੇ ਨੇ ਔਰ ਆਉਂਦੇ ਰਹਿਣਗੇ ਮਾਇਆ ਧਾਰੀ ਨੇ ਅੰਨੇ ਬੋਲੇ ਨੇ ਢਗੋਰੀ ਕਿਵੇਂ ਵਿਚਾਰ ਲੈਣਗੇ ਇਹ ਕਾਰਨ ਹੈ ਜੋ ਲਿਖਿਆ ਹੋਇਆ ਮਨ ਦੇ ਵਿੱਚ ਹੈ ਉਹ ਜਾਊਗਾ ਨਾਲ ਜੋ ਮਨ ਨੇ ਦਿਮਾਗ 'ਚ ਲਿਖਿਆ ਹੈ ਨਾ ਨੇ ਦਿਮਾਗ 'ਚ ਹੈ ਦਿਮਾਗ ਦੇ ਨਾਲ ਇੱਥੇ ਰਹਿ ਜਾਣਾ ਉਹ ਸਭ ਕੁਝ ਭੁੱਲ ਜਾਂਦਾ ਅਗਲੇ ਜਨਮ 'ਚ ਯਾਦ ਨਹੀਂ ਰਹਿਣਾ ਅਗਲੇ ਜਨਮ 'ਚ ਨਾਲ ਉਹ ਜਾਣਾ ਜਿਹੜਾ ਅੰਦਰ ਲਿਖਿਆ ਹੋਇਆ ਜੋ ਚੀਜ਼ ਹਜ਼ਮ ਹੋ ਗਈ ਦੇਖੋ ਉਹ ਸਰੀਰ ਦੇ ਵਿੱਚ ਰਹੇਗੀ ਜੋ ਹਜ਼ਮ ਨਹੀਂ ਹੋਈ ਬਾਹਰ ਨਿਕਲ ਗਈ ਜੋ ਪਕੀ ਖਾਣੇ ਆ ਜੋ ਸੁਣਦੇ ਆ ਸੁਣਨਾ ਹੀ ਖਾਣਾ ਅਸਲ ਦੇ ਵਿੱਚ ਸੁਣਨਾ ਖਾਣਾ ਹੈ ਜੇ ਕੋਈ ਖਾਵੇ ਜਾਂ ਕਿਹਾ ਨਾ ਦੱਸੋ ਗੁਰਬਾਣੀ ਕਿਵੇਂ ਖਾਣ ਵਾਲੀ ਚੀਜ਼ ਬੜਾ ਸਰਬਣੀ ਖੀਰ ਪਿਆਇਆ ਕਹਿੰਦਾ ਮੂੰਹ ਨਾਲ ਨਾਮ ਨੂੰ ਮੂੰਹ ਨਾਲ ਨਹੀਂ ਖਾਈਦਾ ਹੈ ਜਿਹੜੇ ਕਹਿੰਦੇ ਅੰਦਰ ਦੂਸਾ ਖਿੱਚੋ ਫਿਰ ਬਾਹਰ ਛੱਡ ਦੋ ਮਿਹਦੇ ਹਜਮ ਕਰਨਾ ਉਹ ਗੰਦ ਹੈ ਜਿੱਥੇ ਨਾਮ ਨੂੰ ਲੈ ਕੇ ਜਾਣਾ ਤੁਸੀਂ ਜਿਹੜੀ ਚੀਜ਼ ਅੰਮ੍ਰਿਤ ਵੀ ਪਾ ਲਓ ਗੰਦ ਬਣ ਜਾਂਦੀ ਹੈ ਜਿਹਨਾਂ ਨੂੰ ਇੰਨਾ ਪਤਾ ਨਹੀਂ ਮੂਰਖਾਂ ਨੂੰ ਉਹ ਤਾਂ ਬਣੇ ਬੈਠੇ ਨੇ ਤੁਹਾਡੇ ਗੁਰੂ ਉਹ ਜੋ ਫੇਫੜੇ ਉਹਦਾ ਸਾਹ ਵੀ ਸਾਡਾ ਬਦਬੂ ਵਾਲਾ ਹੈ ਸਾਰਾ ਰੋਗ ਫੈਲਦੇ ਨੇ ਉਹ ਕਹਿੰਦੇ ਨੇ ਸਾਰਾ ਖਿੱਚੋ ਸਾਹ ਸੁੱਚਾ ਹੁੰਦਾ ਉਹ ਸਾਹ ਦਾ ਅਨੇਕਾ ਬਿਮਾਰੀਆਂ ਨੇ ਸਰੀਰ ਦੀਆਂ ਸਾਰੀਆਂ ਨਹੀਂ ਇਹਨਾਂ ਨੂੰ ਇੰਨਾ ਗਿਆਨ ਨਹੀਂ ਉਹਦਾ ਲੀਡਰ ਬਣਾ ਤੇ ਤੁਸੀਂ ਚੱਕ ਉਹਦਾ ਅੱਜ ਪ੍ਰਚਾਰ ਕਰਦੇ ਨੇ ਬਾਣੀ ਦਾ ਪ੍ਰਚਾਰ ਕਿੱਥੋਂ ਹੋ ਜਾਂਦਾ ਉਹ ਹਿਰਦੇ 'ਚ ਜਾਣ ਵਾਲੀ ਚੀਜ਼ ਮੂੰਹ ਦੇ ਨਹੀਂ ਖਾਈ ਦੀ ਹੁੰਦੀ ਇਹ ਕੰਨਾਂ ਦੀ ਖਾਣ ਦਾ ਵਿਸ਼ਾ ਬਿਨ ਕੰਨੀ ਸੁਣਨਾ ਮੂੰਹ ਨਾਲ ਤਾਂ ਮਾਇਆ ਦੀ ਚੀਜ਼ ਖਾਈਦੀ ਹੈ ਜੋ ਸਰੀਰ 'ਚ ਰਹਿ ਜਾਂਦੀ ਹੈ ਬਾਹਰਲੇ ਜਿਹੜੀ ਲਈ ਖਾਦੀ ਹੋਈ ਚੀਜ਼ ਵੀ ਹਜ਼ਮ ਹੋਵੇ ਉਹ ਤਾਂ ਬਣ ਗਈ ਸਰੀਰ ਦਾ ਹਿੱਸਾ ਖਾਦੀ ਬਾਹਰ ਕਿਵੇਂ ਕੱਢ ਕੇ ਦਿਖਾਓ ਤੁਸੀਂ ਖਾ ਕੇ ਚੀਜ਼ ਬਾਹਰ ਹਵਾ ਨਾਲ ਜੇ ਅੰਦਰ ਗਿਆ ਤੇ ਹਵਾ ਨਾਲ ਬਾਹਰ ਆ ਗਿਆ ਫਿਰ ਨਾਲੇ ਨਿਕਲਿਆ ਆਈਏ ਬਾਹਰ ਨੂੰ ਬਾਹਰ ਨੂੰ ਅੰਦਰ ਗਿਆ ਤਾਂ ਗੁਰੂ ਦਾ ਬਾਹਰ ਨਿਕਲ ਗਿਆ ਜਿਹੜਾ ਕਹਿੰਦਾ ਵਾਹ ਹੈ ਕਹੇ ਤੇ ਅੰਦਰ ਨੂੰ ਸਾਹ ਖਿੱਚੋ ਗੁਰੂ ਕਹੇ ਤੇ ਛੱਡ ਦੋ ਇਹਦਾ ਮਤਲਬ ਇਹ ਹੋਇਆ ਵਾਹ ਹੈ ਕਹਿ ਕੇ ਅੰਦਰ ਨੂੰ ਖਿੱਚਿਆ ਵਾਹ ਅੰਦਰ ਨੂੰ ਖਿੱਚੀ ਗੁਰੂ ਨੂੰ ਤਾਂ ਕਹਿੰਦੇ ਬਾਹਰ ਕੱਢਦਾ ਵਾਹ ਬਈ ਵਾਹ ਚੱਲੇ ਤੋਂ ਬਾਹਰ ਨਿਕਲ ਘਰੋਂ ਮੇਰੇ ਤੇ ਗੁਰੂ ਬਾਹਰ ਕੱਢਿਆ ਤੇ ਅੰਦਰੋਂ ਘਰੋਂ ਹੀ ਕੱਢਿਆ ਗੁਰੂ ਤਾਂ ਤੁਸੀਂ ਇਹਨਾਂ ਦੇ ਹਿਰਦੇ ਚੋਂ ਗੁਰੂ ਨਿਕਲ ਗਿਆ ਗੁਰੂ ਦੀ ਮਨੋਦ ਨਿਕਲ ਗਈ ਲੋਕਾਂ ਦੇ ਦਿਖਾਉਣ ਦਾ ਸਹੀ ਉਹਨਾਂ ਕੋ ਹੈ ਕੀ ਪਲਾਨਡ ਪ੍ਰੋਗਰਾਮ ਸੀ ਇਹ ਬਈ ਉਹ ਰੱਬ ਛੱਡ ਦੋ ਭਾਈ ਗੁਰਦਾਸ ਤੋਂ ਗੁਰੂ ਦਾ ਚਾਰਾਂ ਜੁਗਾਂ ਦਾ ਵਿਆਖਿਆ ਕਰਾ ਕੇ ਗੱਲ ਪਾਤੀ ਹੁਣ ਨਹੀਂ ਕੋਈ ਮੰਨਦਾ ਹੁਣ ਜਾਣਦੇ ਨੇ ਸਾਰੇ ਉਹ ਜਦੋਂ ਅਨਪੜ੍ਹ ਸੀ ਕੋਈ ਚੱਲ ਗਿਆ ਇਹਨਾਂ ਦਾ ਤੁਕ ਤੁਕ 40 50 ਸਾਲ ਚੱਲ ਗਿਆ ਹੁਣ ਖਤਮ ਨੇ ਹੁਣ ਸਭ ਪਤਾ ਹੈ ਅੰਦਰ ਤੱਕ ਲੋਕਾਂ ਨੂੰ ਪਤਾ ਇਹਨਾਂ ਅੰਦਰ ਤੱਕ ਕੀ ਨੇ ਥੱਲੇ ਤੱਕ ਪਤਾ ਹਾਂਜੀ ਸ਼ਲੋਕ ਸਤ ਕਹੂੰ ਸੁਣਨ ਮੇਰੇ ਸਤ ਕਹੂੰ ਸੁਣ ਮਨ ਮੇਰੇ ਆਪਣੇ ਮਨ ਨਾਲ ਗੱਲ ਕਰਦੇ ਹਾਂ ਸ਼ਰਨ ਪਰੋ ਹਰ ਰਾਏ ਸ਼ਰਨ ਪਰੋ ਹਰ ਰਾਏ ਵਾਹਿਗੁਰੂ ਵਾਹਿਗੁਰੂ ਕਰਨ ਨੂੰ ਕਿਹਾ ਨਾਮ ਜਪਣ ਨੂੰ ਕਿਹਾ ਸ਼ਰਨ ਪੈਣ ਨੂੰ ਹੁਣ ਹਰ ਰਾਇ ਕੌਣ ਹੈ ਪਹਿਲਾਂ ਤਾਂ ਹਰ ਰਾਇ ਦਾ ਪਤਾ ਹੋਣਾ ਚਾਹੀਦਾ ਫਿਰ ਉਹਦੀ ਸ਼ਰਨ ਪੈਣ ਸ਼ਰਨ ਪੈਣ ਦਾ ਉਹਦੀ ਗੱਲ ਮੰਨਣੀ ਤੁਰਕੀ ਬਾਣੀ ਦੀ ਸ਼ਰਨ ਪੈਣਾ ਹੀ ਹਰ ਰਾਇ ਦੀ ਸ਼ਰਨ ਪੈਣਾ ਜਿਵੇਂ ਬੁਲਾਓ ਉਹਵੇਂ ਬੋਲਣਾ ਅਸਲ ਵਿੱਚ ਗੱਲ ਕੀ ਹੈ ਡਰ ਇਸ ਗੱਲ ਦਾ ਹੈ ਕਿ ਅਸੀਂ ਉਹ ਕੰਮ ਕਰਦੇ ਨਹੀਂ ਜਿਹੜਾ ਸਾਨੂੰ ਕਿਹਾ ਹੋਇਆ ਜਦ ਖਾਸਮ ਨੇ ਜੋ ਕਿਹਾ ਸੀ ਉਹ ਮੈਂ ਕੀਤਾ ਨਹੀਂ ਜੇ ਕੰਮ ਵਿਗੜ ਗਿਆ ਤਾਂ ਜਵਾਬ ਦੇਣਾ ਹੋਗਾ ਤਾਂ ਡਰਦਾ ਖਸਮ ਤੋਂ ਚੱਕਰ ਇੱਕ ਨੇ ਹੀ ਚੱਕਰੀ ਜਿੱਤ ਬਹੁ ਖਸਮ ਹੋ ਜਾਣਾ ਗਾਹ ਜਵਾਬ ਕੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਖਸਮ ਦੀ ਜਾਨਦਾਰ ਚੱਲੇ ਤਾਂ ਹੀ ਚੱਕਰ ਨਹੀਂ ਚੱਕ ਰਹੇ ਨਹੀਂ ਹੈ ਉਹ ਉਹ ਕਰਦਾ ਭੇਤੀ ਲੰਕਾ ਢਾਉਣ ਵਾਲਾ ਚੱਕ ਕਰਨੀ ਹੈ ਜਿਨ੍ਹਾਂ ਨੇ ਕੰਮ ਕੀਤਾ ਨਾ ਵੈਗਰੂ ਵੈਗਰੂ ਔਰ ਹੋਰ ਚੀਜ਼ਾਂ ਸੰਤ ਨੇ ਜਿੰਨੇ ਵਾਲਾ ਵਾਲੇ ਗੁਰਬਾਣੀ ਤੋਂ ਉਲਟ ਚੱਲਦੇ ਨੇ ਇਹ ਕਰਦੇ ਭੇਤੀਆਂ ਨੇ ਲੰਕਾ ਢਾਹੀ ਨਾ ਨਹੀਂ ਲੱਗ ਗਿਆ ਪਤਾ ਬਥੇਰਾ ਚੱਲਦਾ ਹੈ ਹੁਣ ਪਬਲਿਕ ਵੀ ਨੂੰ ਵੀ ਪਤਾ ਪਬਲਿਕ ਨੂੰ ਐ ਨਹੀਂ ਪਤਾ ਵੀ ਲੰਕਾ ਕਿਵੇਂ ਢਾਈ ਹੈ ਇਹ ਸਾਬਤ ਕਰ ਦੇਣਾ ਵੀ ਲੰਕਾ ਢਾਈਆ ਨਹੀਂ ਆ ਕੇ ਮੈਦਾਨ ਤੇ ਸਾਡੇ ਨਾਲ ਗੱਲ ਕਰੋ ਤੁਸੀਂ ਨਹੀਂ ਢਾਈ ਜਾਂ ਨਹੀਂ ਢਾ ਰਹੇ ਕਹਿੰਦਾ ਬਣ ਜਾਓ ਸਿੱਖ ਜੇ ਸੰਤ ਰਹਿਣਾ ਤਾਂ ਸਭ ਕਕਾਰ ਲਾ ਕੇ ਸਾਧ ਬਣ ਜਾਓ ਤੋਤੀਆਂ ਪਾ ਲਓ ਜਟਾ ਰੱਖ ਲਓ ਗੁਰੂ ਨੇ ਸਿੱਖ ਬਣਾਇਆ ਸੰਤ ਨਹੀਂ ਬਣਾਇਆ ਦੱਸੋ ਕਿੱਥੇ ਸੰਤ ਬਣਾਇਆ ਸਾਡੇ ਸਿੱਖੇ ਸੰਤ ਨੇ ਜਦੋਂ ਕਹੇ ਨਾ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਇਹ ਗੁਰਸਿੱਖ ਪੜਨਗੇ ਸੰਤ ਇਹ ਸੁਣਨ ਸੰਤਾਂ ਨੂੰ ਸ਼ਬਦ ਨਾਲ ਪਿਆਰ ਹੈ ਨਹੀਂ ਸੰਤਾਂ ਦੀ ਮਤ ਕੁਝ ਹੋਰ ਹੈ ਕਹੇ ਨਾਨਕ ਸੁਣੋ ਸੰਤੋ ਸੰਤਾਂ ਨੂੰ ਉਪਦੇਸ਼ ਦੇਣ ਦਾ ਹੱਕ ਨਹੀਂ ਸੰਤਾਂ ਨੂੰ ਉਪਦੇਸ਼ ਸੁਣਨ ਦਾ ਹੱਕ ਹੈ ਕਿਹਦੇ ਕੋਲੋਂ ਸਿੱਖਾਂ ਕੋਲੋਂ ਸਿੱਖੇ ਗੁਰੂ ਹੈ ਜਿਹੜਾ ਬਾਣੀ ਪੜਦਾ ਗੁਰੂ ਹੀ ਹੈ ਉਸ ਵੇਲੇ ਗੁਰੂ ਦਾ ਜਦੋਂ ਬੁਲਾਵੇ ਉਹ ਬੋਲਦਾ ਨਾ ਉਸ ਵੇਲੇ ਉਹੀ ਹੈ ਸਿੱਖੇ ਗੁਰੂ ਗਿਆਨ ਦੇ ਨਾਲ ਗੁਰੂ ਹੈ ਉਹ ਜੋ ਗਿਆਨ ਦੇ ਰਿਹਾ ਗਿਆਨ ਚਾਨਣ ਕਰ ਰਿਹਾ ਜਿਹੇ ਜਿਹੇ ਸੰਤ ਕਹਿੰਦੇ ਨੇ ਉਹ ਜਿਹਾ ਗੁਰੂ ਸਿੱਖਾ ਫਿਰ ਗੁਰ ਸਿੱਖਾ ਸਤਗੁਰ ਕਾ ਜੋ ਸਿੱਖਾ ਖਾਏ ਉਹ ਸਿੱਖ ਸੰਤ ਨੂੰ ਉੱਚਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਸੰਤ ਪਹਿਲਾਂ ਆ ਗਏ ਸਾਧ ਪਹਿਲਾਂ ਆ ਗਏ ਗੁਰਮੁਖ ਪਹਿਲਾਂ ਆ ਗਏ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਸਤਗੁਰ ਕੀ ਜੋ ਸਤਗੁਰ ਦੇ ਜਾਇ ਨਿਤ ਪੜਦੇ ਹਨ ਸਤਗੁਰ ਤੇ ਜਾਇ ਨਿਤ ਪੜਦੇ ਹਨ ਜਿਹੜੇ ਰੋਜ਼ ਸਤਗੁਰ ਤੋਂ ਜਾ ਕੇ ਕੁਝ ਨਾ ਕੋਈ ਨਵੀਂ ਗੱਲ ਸਿੱਖਦੇ ਨੇ ਕੁਝ ਨਾ ਕੁਝ ਨਵਾਂ ਗਿਆਨ ਲੈਂਦੇ ਨੇ ਗੁਰਬਾਣੀ ਨਾਲ ਜੁੜ ਕੇ ਉਹ ਸਭ ਤੋਂ ਵੱਡੇ ਭਾਗ ਵਾਲੇ ਨੇ ਤੇ ਇਹਨਾਂ ਨੂੰ ਕੀ ਰਾਈਟ ਹੈ ਸੰਤਾਂ ਨੂੰ ਸਿੱਖਾਂ ਨੂੰ ਉਪਦੇਸ਼ ਦਾ ਉਹ ਸਿੱਖ ਨਹੀਂ ਜਿਨ੍ਹਾਂ ਨੂੰ ਉਪਦੇਸ਼ ਕਰਦੇ ਨੇ ਹਿੰਦੂ ਦੇ ਜਿਹੜੇ ਸੰਤਾਂ ਕੋਲ ਜਾਂਦੇ ਨੇ ਹਿੰਦੂ ਨੇ ਸਿੱਖ ਹੀ ਨਹੀਂ ਜੇ ਸਿਖਾਉਣ ਦਾ ਉਪਦੇਸ਼ ਸੰਤਾਂ ਨੂੰ ਕਰਨ ਜਿਹੜਾ ਸਿੱਖੂ ਉਹ ਵੀ ਉਪਦੇਸ਼ ਕਰੂ ਸੰਤਾਂ ਨੂੰ ਵਰਨਾ ਦੂਏ ਸਾਰੇ ਹਿੰਦੂ ਨੇ ਸੰਤ ਆ ਹਿੰਦੂ ਨੇ ਸੰਤਾਂ ਨੇ ਹਿੰਦੂ ਬਣਾਤੇ ਸਿੱਖ ਕਿ ਸੰਤ ਹਿੰਦੂ ਹੈ ਹਿੰਦੂਆਂ ਦੇ ਸੰਤ ਹੈਗੇ ਨੇ ਸਾਰੇ ਸੰਤ ਦਸਮ ਦੌਰ ਨੂੰ ਦਿਮਾਗ 'ਚ ਮੰਨਦੇ ਨੇ ਸਾਰੇ ਸੰਤ ਵਾਲਾ ਫੇਰਦੇ ਨੇ ਗੁਰਮਤ ਦੋਹਾਂ ਗੱਲਾਂ ਦੇ ਖਿਲਾਫ ਹੈ ਦੋਹਾਂ ਹੀ ਗੱਲਾਂ ਦੇ ਖਿਲਾਫ ਹੈ ਸਾਡੇ ਪੰਜਕਾਰਾਂ ਦੇ ਵਾਲਾ ਕਿਤੇ ਨਹੀਂ ਕਬੀਰ ਨੇ ਵਾਲਾ ਛੱਡਤੀ ਸੀ ਮਾੜਾ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਚੀਜ਼ ਹੈ ਬਾਹਰ ਮੁਖੀ ਭਗਤੀ ਵਾਲਿਆਂ ਕੋਲ ਹੁੰਦੀ ਹੈ ਲੋਕਾਂ ਨੂੰ ਦਿਖਾਉਣ ਵਾਸਤੇ ਹੁੰਦੀ ਹੈ ਮੈਂ ਕਹਤਾ ਨਾਲੇ ਕਹਿੰਦੇ ਭੋਜਨ ਭਜਨ ਖਜ਼ਾਨਾ ਨਾਰੀ ਹੈ ਪੜਦੇ ਗਏ ਤੇ ਕਾਫੇ ਮਾੜਾ ਗੱਲ ਨੂੰ ਸੀ ਲੋਕਾਂ ਨੂੰ ਜੇ ਪੜਦੇ ਦੇ ਅਧਿਕਾਰੀ ਹੈ ਭਜਨ ਫਿਰ ਮਾੜਾ ਕਿਉਂ ਲਈ ਆ ਹੱਥ ਤਾਂ ਜ਼ਾਹਰ ਕਰਤਾ ਪੜਦਾ ਹੁੰਦਾ ਇਹ ਤਾਂ ਪੜਦਾ ਬੋਲਦੀ ਹੈ ਇੱਕ ਪਾਸੇ ਤਾਂ ਕਹਿੰਦੇ ਪੜਦੇ ਦੇ ਅਧਿਕਾਰੀ ਵੀ ਭਾਈ ਨੋਟ ਜਿਹੜੇ ਨੇ ਜੇ ਲੈ ਕੇ ਜਾਣੇ ਨੇ ਢਾਕੇ ਲੈ ਕੇ ਜਾਓ ਇੱਕ ਵਾਰ ਸੜਕ ਦੇਖਣਾ ਹੀ ਖੜੇ ਹੋ ਤੁਸੀਂ ਉਹ ਗੁੰਡਿਆਂ ਦੇ ਵਿਆਹ 'ਚ ਗੁੰਡੇ ਤਾਂ ਮਗਰ ਲੱਗਣਗੇ ਤੁਹਾਡੇ ਜੇ ਤੁਸੀਂ ਉੱਥੇ ਜਾ ਕੇ ਥੈਲਾ ਖੋਲ ਕੇ ਉਹਨਾਂ ਸਾਹਮਣੇ ਕਰਕੇ ਗੱਡੀਆਂ ਫੇਰ ਪਾਉਣ ਲੱਗੋਗੇ ਉਹਦਾ ਮਗਰ ਲੱਗਣਾ ਹੀ ਨੇ ਤੁਹਾਡੇ ਇਹ ਭਜਨ ਹੈ ਹੀ ਨਹੀਂ ਨੋਟੇ ਜਾਲੀ ਨੇ ਇਹ ਤਾਂ ਉਹਨਾਂ ਵਾਸਤੇ ਨੇ ਆਜੋ ਜਾਲੀ ਨੇ ਤੁਸੀਂ ਲਿਆਓ ਮੈਨੂੰ 30 ਦਾ ਲੱਖ ਚੱਕੀ ਜਾਓ ਭਾਈ ਜਾਲੀ ਨਾ ਲੈਣੇ ਸਾਰੇ ਨੇ ਜੋ ਕਰੰਸੀ ਜਾਲੀ ਹੈ ਨਾ ਕੋਲ ਇਹ ਸਾਬਤ ਕਰਨ ਸਾਡੇ ਕੋਲ ਸੱਚੀ ਕਰੰਸੀ ਹੈ ਇੱਕ ਸੰਤ ਸਾਬਤ ਕਰੇ ਮੇਰੇ ਕੋਲ ਜਾਲੀ ਕਰੰਸੀ ਹੈ ਜਿਹੜਾ ਸੰਤ ਸਹੀ ਕਰੰਸੀ ਜ਼ਾਹਰ ਕਰੂ ਕਦੇ ਸੰਤ ਨਹੀਂ ਕਹੂ ਉਹ ਕਹੂ ਮੈਂ ਸਿੱਖਾਂ ਸਿੱਖ ਬਣ ਕੇ ਹੀ ਗੁਰਮਤ ਸਮਝੀ ਜਾ ਸਕਦੀ ਹੈ ਸੰਤ ਬਣ ਕੇ ਗੁਰਮਤ ਸਮਝੀ ਜਾਏ ਨਹੀਂ ਸਕਦੀ ਸੰਤ ਦਾ ਬੜਾ ਮੋਹਣ ਦਾ ਸਿਫਤ ਹੈ ਸੁਪੀਰੀਅਰ ਹੋਣ ਦਾ ਹੈਗਾ ਸੰਗਤਾਂ ਨਾਲ ਇੱਕ ਲੱਗ ਗਈ ਲਿਪ ਤੁਹਾਡੇ ਨਾਲ ਡਿਗਰੀ ਲੱਗੀ ਪਹਿਲੇ ਤਾਂ ਬੜਾ ਬਣ ਦੀ ਡਿਗਰੀ ਹੈ ਸਿੱਖ ਛੋੜਾ ਬਣ ਦੀ ਡਿਗਰੀ ਹੈ ਗੁਰਬਾਣੀ ਕਹਿੰਦੇ 900 ਕੋਰ ਹੋਏ ਆਪਰ ਕੋ ਜੋ ਜਾਣੇ ਉੱਚਾ ਸੋਈ ਗਣੀ ਹੈ ਸਭ ਤੋਂ ਨੀਚਾ ਇਹ ਸਭ ਤੋਂ ਨੀਚ ਹੋ ਤੁਸੀਂ ਜਿਹੜੇ ਬੜੇ ਬਣਦੇ ਹੋ ਉਹ ਸਭ ਤੋਂ ਨੀਚ ਤੇ ਜਿਨ੍ਹਾਂ ਨੇ ਸੰਤ ਕਹਿਣ ਤੇ ਆਪਣੇ ਆਪ ਨੂੰ ਬੰਦ ਨਹੀਂ ਕੀਤਾ ਆਪਣੀ ਜ਼ਿੰਦਗੀ 'ਚ ਨੀਚ ਤੇ ਉਹ ਸਾਰੇ ਨੀਚ ਤੇ ਜਿਨ੍ਹਾਂ ਨੇ ਅੱਡ ਡੇਰਾ ਬਣਾਇਆ ਨਹੀਂ ਤਾਂ ਉਹਨਾਂ ਨੇ ਪੜਦਾ ਫੋਲ ਲੈਣੇ ਹੁਣ ਦਿਖਾਉਣ ਕਿੱਥੇ ਗੁਰਮਤ ਹੈ ਜੋ ਸੰਤ ਸੀ ਕੇ ਗੁਰਮਤ ਕਿਉਂ ਨਹੀਂ ਪੜਾਈ ਉਹਨਾਂ ਨੇ ਜੋ ਉਹਨਾਂ ਨੂੰ ਗੁਰਮਤ ਦਾ ਗਿਆਨ ਨਹੀਂ ਸੀ ਉਹ ਸਿੱਖ ਵੀ ਨਹੀਂ ਸੀ ਸੰਤ ਦਾ ਸੰਤ ਸਿੱਖ ਹਾਂ ਸੰਤ ਹੋਣਗੇ ਸੰਤ ਹੋਣਗੇ ਸਿੱਖਾਂ ਨਹੀਂ ਸੀ ਹਰ ਕੇ ਸੰਤ ਨਹੀਂ ਸੀ ਸੰਤ ਹੋਣਗੇ ਹਰ ਕੇ ਸੰਤ ਨਹੀਂ ਸੀ ਜਿਹੜੇ ਹਰ ਕੇ ਸੰਤ ਨਹੀਂ ਹੁੰਦੇ ਬਾਨਾਰਥ ਇਕੱਠਾ ਬੋਲਦੇ ਨੇ ਦੋ ਕੈਟਾਗਰੀਆਂ ਨੇ ਸੰਤਾਂ ਦੀਆਂ ਜਿਹੜੇ ਗੁਰਮਤਿ ਵਾਲੇ ਸੰਤ ਨੇ ਉਹ ਹਰ ਕੇ ਸੰਤ ਨੇ ਉਹ ਸੰਤ ਕਹਾਉਂਦੇ ਨਹੀਂ ਸਿੱਖ ਕਹਾਉਂਦੇ ਨੇ ਉਹ ਹਰ ਕੇ ਸੰਤ ਨਾ ਆਖੀਏ ਬਾਨਾਰਥ ਇਕੱਠਾ ਕਿਉਂਕਿ ਬਾਨਾਰਥ ਕੇ ਠੱਗਾ ਵਾਲੀ ਉਹਨਾਂ ਕੋ ਵਿਚਾਰਤਾ ਹੈ ਤਿਰਕੁਟੀ ਦਸੂ ਦਾ ਦਿਮਾਗ 'ਚ ਮੰਨਣਾ ਇੱਕ ਕਾਸ਼ੀ ਦੀ ਮਤ ਹੈ ਕਾਸ਼ੀ ਦੀ ਕਿਹਦੀ ਕਾਸ਼ੀ ਦੀ ਹੈ ਬਲ ਕਾਸ਼ੀ ਚ ਕੀ ਹੈ ਸ਼ਿਵ ਦੀ ਇਹ ਸ਼ਿਵ ਜੀ ਦੀ ਮੱਤ ਹੈ ਸਮਾਧੀ ਲਾਉਣੀ ਜਟਾ ਵੀ ਰੱਖ ਲੋ ਫਿਰ ਫਿਰ ਤੁਸੀਂ ਕੁਰਬਾਨ ਦਾ ਨੂੰ ਪਾਈਏ ਜਟਾ ਰੱਖੋ ਫਿਰ ਗੁਰਬਾਣੀ ਸ਼ਿਵ ਸ਼ਿਵ ਜੀ ਨੂੰ ਨਹੀਂ ਮੰਨਦੀ ਸਮਝਾ ਜੀ ਬ੍ਰਹਮਾ ਵਿਸ਼ਨੂ ਸਿਰੇ ਤੈ ਅਗਣਤ ਜਿਨ ਕੋ ਮੋਹ ਪਿਆ ਮਨ ਮਤ ਕਬੀਰ ਚੈਲੰਜ ਕਰਦਾ ਹੈ ਸ਼ਿਵ ਦੀ ਪੁਰੀ ਨੂੰ ਉਹ ਸ਼ਿਵ ਦੀ ਪੁਰੀ ਹੋ ਰਹਿੰਦਾ ਸ਼ਿਵ ਦੀ ਪੁਰੀ ਕਬੀਰ ਰਿਹਾ ਸਾਰਾ ਪਰਦਾ ਕਬੀਰ ਨੇ ਖੋਲਤਾ ਉੱਤੇ ਕੁਝ ਨਹੀਂ ਹੈ ਉਹ ਕਹਿੰਦੇ ਸ਼ਿਵ ਕੀ ਪੁਰੀ ਬਸਾ ਬੁੱਧ ਸਾਰ ਜਿਹੜੀ ਸ਼ਿਵ ਕੀ ਪੁਰੀ ਹੁੰਦੀ ਹੈ ਉੱਥੇ ਸਾਰਬੁੱਧ ਵਸਦੀ ਹੈ ਵਿਵੇਕ ਬੁੱਧੀ ਹੁੰਦੀ ਹੈ ਤੁਹਾਡੇ ਕੋਲ ਤਾਂ ਹੈ ਨਹੀਂ ਤੁਸੀਂ ਇਹ ਪੂਰੀ ਝੂਠਾ ਨਾਮ ਰੱਖਿਆ ਹੋਇਆ ਇਹਨਾਂ ਨੇ ਜਿਵੇਂ ਅੰਮ੍ਰਿਤਸਰ ਝੂਠਾ ਨਾਮ ਰੱਖ ਲਿਆ ਉੱਥੇ ਦਿਖਾਓ ਅੰਮ੍ਰਿਤਸਰ ਜਿੱਥੇ ਇਹ ਰੱਖਦੇ ਹੀ ਉਹਨਾਂ ਨੇ ਝੂਠੇ ਝੂਠੇ ਕੰਮ ਕਰਦੇ ਉਹਨਾਂ ਉੱਥੇ ਰੱਖਿਆ ਉਹਨੂੰ ਖੰਡਣ ਕੀਤਾ ਸੀ ਜਿਨ੍ਹਾਂ ਨੇ ਸੱਚਖੰਡ ਰੱਖਿਆ ਬਾਹਰ ਉਹਨਾਂ ਨੇ ਵੀ ਇਹੀ ਕੰਮ ਕੀਤਾ ਬਲੈਕਮੇਲ ਸੱਚ ਸੱਚਖੰਡ ਪੜ੍ਹ ਲਿਆ ਗੁਰਬਾਣੀ ਜੋ ਰੱਖ ਲਿਆ ਬਾਹਰ ਸੱਚਖੰਡ ਵਸੇ ਨਿਰੰਕਾਰ ਨਿਰਾਕਾਰ ਵਸਦਾ ਦਿਖਾਉਣ ਨਿਰਾਕਾਰ ਉੱਥੇ ਕਿਤੇ ਉਹ ਮਾਇਆ ਚ ਵਸਦਾ ਨਿਰਾਕਾਰ ਸੱਚਖੰਡ ਮਾਇਆ ਤੋਂ ਹੁੰਦਾ ਹੀ ਪਰੇ ਜੇ ਅਸੀਂ ਇੱਥੇ ਬਣਾਵਾਂਗੇ ਸੱਚਖੰਡ ਮਾਇਆ ਤੋਂ ਪਰੇ ਫਿਰ ਅਸੀਂ ਜਾਣ ਨਹੀਂ ਜਾਣਾ ਰਾਹ ਰੋਕਿਆ ਅਸੀਂ ਮਾਇਆ ਤੋਂ ਪਰੇ ਜਾਣ ਦਾ ਵੀ ਆਹੀ ਸੱਚਖੰਡ ਹੈ ਸੱਚਖੰਡ ਬਾਕੀ ਭੁੱਲ ਜੋ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਬਹੁਤ ਵੱਡੀ ਇਹ ਬਲੈਕਮੇਲਿੰਗ ਹੈ ਇਹਦੇ ਪਿੱਛੇ ਇਵੇਂ ਬੇਗਮਪੁਰਾ ਇਹ ਜਿਹੜੇ ਨਾਂ ਰੱਖਦੇ ਨੇ ਬਲੈਕਮੇਲਿੰਗ ਹੈ ਲੋਕਾਂ ਨੂੰ ਉਹਨੇ ਬੋਲੇ ਕਰ ਦਿੱਤਾ ਆਪਣੇ ਜਾਲ 'ਚ ਫਸਾ ਲਿਆ ਗਾਂ ਦੀ ਸੋਚੀ ਦਾ ਮਤਲਬ ਹੈ ਕੋਈ ਨਹੀਂ ਇਹ ਮੰਦਰ ਹੈ ਸਭ ਕੁਝ ਇੱਥੇ ਹੀ ਨਹੀਂ ਹੈ ਜਦੋਂ ਨੇ 68 ਤੀਰਥ ਗੁਰ ਘਰੇ ਦਿਖਾਏ ਅੰਦਰੇ ਹਿਰਦੇ ਦਿਖਾਤੇ ਸਭ ਕੁਝ ਘਰ ਮੈਂ ਬਾਹਰ ਨਹੀਂ ਜੋ ਕੁਝ ਗੁਰਬਾਣੀ 'ਚ ਲਿਖਿਆ ਉਹ ਸਭ ਅੰਦਰ ਹੈ ਬਾਹਰ ਹੀ ਨਹੀਂ ਫਿਰ ਬਾਹਰ ਕਿਉਂ ਬਣਾਇਆ ਜਿਨ੍ਹਾਂ ਨੇ ਬਾਹਰ ਬਣਾਇਆ ਸਾਰੇ ਅਪਰਾਧੀ ਨੇ ਪਿੱਛੇ ਦੇ ਅਪਰਾਧ ਚੱਲਿਆ ਆਉਂਦਾ ਹੈ 200 250 ਸਾਲ ਦੇ ਅਪਰਾਧ ਚੱਲਿਆ ਆਉਂਦਾ ਪਹਿਲੇ ਪਹਿਲੇ ਗ੍ਰੰਥਾਂ 'ਚ ਤਾਂ 900 ਦਾ ਸਰ ਅੰਮ੍ਰਿਤਸਰ ਹੈ ਨਹੀਂ ਸੁਦਾ ਵੈਸੇ ਅੰਮ੍ਰਿਤਸਰ ਹੀ ਨਾ ਗੁਰੂਆਂ ਨੇ ਚੱਕ ਆਰਾਮਦਾਸਪੁਰ ਰੱਖਿਆ ਨੂੰ ਅੰਮ੍ਰਿਤਸਰ ਰੱਖਿਆ ਹੀ ਇਹ ਤਾਂ ਕੱਲ ਰੱਖਿਆ ਇਹਨਾਂ ਲੋਕਾਂ ਨੇ ਆਪ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਆਪਣੇ ਨਾਮ ਤੇ ਰੱਖੇ ਰਾਮ ਦਾ ਫਿਰ ਦਾਸ ਹੈ ਤੇ ਦਾਸਾਂ ਦਾ ਪੁਰ ਹੈ ਜਿਹੜੇ ਰਾਮ ਦੇ ਦਾਸ ਨੇ ਉਹਨਾਂ ਦੀ ਨਗਰੀ ਹੈ ਰਾਮਦਾਸਪੁਰ ਜਿਹੜੇ ਰਾਮ ਦੇ ਦਾਸ ਨੇ ਉਹਨਾਂ ਦੀ ਨਗਰੀ ਹੈ ਰਾਮ ਦਾ ਦਾਸ ਹੁੰਦਾ ਕੌਣ ਹੈ ਜਿਸਕੇ ਹਿਰਦੇ ਪਰਮ ਬ੍ਰਹਮ ਦਾ ਨਿਵਾਸ ਜਿਸ ਦਾ ਨਾਮ ਸਤ ਰਾਮਦਾਸ ਕੋਈ ਵੀ ਹੋਵੇ ਸਭ ਰਾਮ ਕੇ ਦਾਸ ਨੇ ਪਰ ਇਹ ਲੱਛਣ ਹੋਣੇ ਚਾਹੀਦੇ ਨੇ ਰਾਮਦਾਸ ਦੇ ਗੱਲ ਉਹ ਵੀ ਹਿਰਦੇ ਦੀ ਹਾਂ ਗੱਲ ਉਹ ਵੀ ਹਿਰਦੇ ਦੀ ਹੈ ਇਹ ਸਾਰਾ ਇਹਨਾਂ ਦਾ ਪਲਾਨ ਜਿਹੜਾ ਹੈ ਸਾਰਾ ਪਰਦਾ ਫਾਸ਼ ਹੋ ਜਾਣਾ ਗੁਰਬਾਣੀ ਨੇ ਕਰਨਾ ਗੁਰਬਾਣੀ ਦੇ ਆਜੋ ਗੁਰਬਾਣੀ ਦਾ ਜਿਹੜਾ ਪੱਜੂ ਸਿੱਖ ਨਹੀਂ ਜਿਹੜਾ ਆਉ ਇਥੋਂ ਬੈਠਾ ਕੋਈ ਨਹੀਂ ਇਹ ਗਿਆਨ ਖੜਕ ਦੇ ਸਾਹਮਣੇ ਕਿਸੇ ਨੇ ਬਚਣਾ ਨਹੀਂ ਪਖੰਡਵਾਦ ਦੀ ਮੌਤ ਹੈ ਭਰਮ ਦਾ ਖਤਮ ਇੱਥੇ ਭਰਮ ਜਾਲ ਦਾ ਭਰਮ ਦਾ ਖੜਦਾ ਹੀ ਨਹੀਂ ਇਹਦੇ ਮੂਰੇ ਭਰਮ ਕਿੱਥੇ ਖੜੂਗਾ ਜੇ ਤੇ ਸ਼ਬਦ ਗੁਰੂ ਹੈ ਤੁਹਾਡਾ ਫਿਰ ਤਾਂ ਇਹਨੂੰ ਮੰਨੋ ਇਹ ਦੱਸੋ ਤੁਸੀਂ ਮੰਨਦੇ ਹੋ ਜੇ ਨਹੀਂ ਮੰਨਦੇ ਤਾਂ ਕਿਉਂ ਨਹੀਂ ਮੰਨਦੇ ਫਿਰ ਗੁਰੂ ਕਿਉਂ ਕਹਿੰਦੇ ਹੋ ਜੇ ਨਹੀਂ ਸਮਝਦਾ ਸਮਝ ਲਓ ਫਿਰ ਮੰਨ ਲਓ ਚਲੋ ਠੀਕ ਆ ਵੀ ਸਮਝ ਨਹੀਂ ਸੀ ਮੰਨਦੇ ਆ ਹੁਣ ਮੰਨੋ ਹੁਣ ਮੰਨੋ ਸਭ ਕੁ ਮੰਨ ਕਰ ਦੋ ਇਹ ਜੋ ਪਖੰਡਵਾਦ ਜੋ ਸੱਚ ਸੱਚ ਹੈ ਉਹ ਕਹੋ ਗੁਰਬਾਣੀ ਜੇ ਚੱਕ ਪੁਰ ਵੀ ਉਹੀ ਰਹਿਣ ਦੋ ਕਿਹਨੇ ਕਾਤੋਰ ਅਮਰਦਾਸ ਅਮਰਦਾਸ ਨੂੰ ਨਾਮ ਪਾਇਆ ਕਿਹਨੇ ਪਾਇਆ ਇਹਨਾਂ ਨੇ ਬਾਹਰ ਵਾਲਿਆਂ ਨੇ ਜਦ ਦਸਮ ਪਾਇਆ आ गया ना ਕੋ ਪਰਮੇਸ਼ਰ को परमेश्वर ਤੇ ਸਭ ਨਰਕੁੰਡ ते ਪੜਿਆ ਗੁਰਬਾਣੀ ਕਹਿੰਦੀ ਹੈ ਗੁਰ ਪਰਮੇਸ਼ਰ ਇੱਕੋ ਜਾਣ ਤੇ ਗੁਰ ਕਾ ਗੁਰੂ ਕਹਿਣਾ ਪਰਮੇਸ਼ਰ ਕਹਿਣਾ ਬਰਾਬਰ ਹੋ ਗਿਆ ਉਹ ਕਹਿੰਦਾ ਮੈਂ ਉਹ ਪਰਮਪੁਰਖ ਦਾ ਦਾਸ ਪਰਮਪੁਰਖ ਵੇ ਕੌਣ ਹੈ ਜਿਹੜਾ ਦਾਸ ਹੈ ਕਿਆ ਆ ਹੋਏ ਗੁਰਬਾਣੀ ਨਹੀਂ ਇਹ ਹੋਏ ਗਲਤ ਹੈ ਵੇਖਣ ਆਇਓ ਜਗ ਤਮਾਸ਼ਾ ਮੈਂ ਆਇਆ ਜਿਹੜਾ ਆਇਆ ਹੈ ਗੁਰੂ ਤਾਂ ਕਦੇ ਆਉਂਦਾ ਹੀ ਨਹੀਂ ਜਾਂਦਾ ਹੀ ਨਹੀਂ ਮੂਲ ਮੰਤਰ ਕੀ ਰੱਖਿਆ ਹੈ ਉਹ ਤਾਂ ਅਜੂਨੀ ਹੈ ਗੁਰੂ ਅਜੂਨੀ ਹੈ ਉਹ ਕਹਿੰਦਾ ਦੇਖਣ ਆਇਓ ਜਗਤ ਤਮਾਸ਼ਾ ਮੈਨੂੰ ਇਹਦੇ ਭੇਜਿਆ ਮਸਾ ਉਹਨਾਂ ਨੇ ਬਣਾਇਆ ਉਹ ਸਾਰੀ ਜਾਣ ਕੇ ਲਿਖਿਆ ਉਹਨਾਂ ਨੇ ਕਥਾ ਉਹ ਕਥਾ ਦਾ ਨਹੀਂ ਸੀ ਮਤਲਬ ਕੋਈ ਲਿਖਣ ਦਾ ਉਹ ਉਹ ਕਥਾ ਵਗਾ ਨਹੀਂ ਹੈਗੀ ਉਹ ਤਾਂ ਹੈ ਰੋਕਣ ਵਾਸਤੇ ਭੇਜਿਆ ਵੀ ਕੱਲ ਨੂੰ ਜਾਇਆ ਕਰਨਗੇ ਆ ਸਬੂਤ ਹੈ ਤੁਹਾਡੇ ਕੋਲ ਇਹਨਾਂ ਨੂੰ ਕਹਿ ਲਿਓ ਇਹਨਾਂ ਨੇ ਕਹਿਣਾ ਜਨਮ ਨਹੀਂ ਹੋਇਆ ਕਿ ਜੋ ਇਹ ਗੁਰੂ ਨਾਨਕ ਨੂੰ ਸਾਬਤ ਕਰੀ ਜਾਂਦੇ ਜਨਮ ਹੋਇਆ ਹੀ ਨਹੀਂ ਸਾਧ ਆਹੋ ਇਹ ਬਦਰਾ ਪਰ ਕਹਿੰਦੇ ਹੁੰਦੇ ਨੇ ਇਹ ਝੂਠਿਆ ਲੱਗਿਆ ਜਿੰਨਾ ਮਰਜੀ ਝੂਠ ਬੋਲੀ ਜਾਣ ਜਿਹੜਾ ਉਹਦੇ ਪੱਲੇ ਹੁੰਦਾ ਕੀ ਇਹ ਝੂਠ ਹੁੰਦਾ ਇਹਨਾਂ ਦੇ ਪੱਲੇ ਗੁਰਬਾਣੀ ਨਾਲ ਤੋੜਦੇ ਲੋਕ ਬਿਲਕੁਲ ਇਹਨਾਂ ਨੇ ਜੇ ਜੁੜੇ ਨੇ ਅਰਥ ਉਲਟੇ ਸਮਝਾਤੇ ਜਿਹੜੇ ਅਰਥ ਪੰਡਤ ਨੇ ਲਿਖੇ ਸੀ ਉਹਨੂੰ ਕਿਉਂ ਮੰਨਦੇ ਨੇ ਜਿਹੜੇ ਸੰਪਰਦਾਇ ਗਿਆਨੀ ਨੇ ਜਦ ਸੰਪਰਦਾਇ ਨਾਉ ਨਾਲ ਲੱਗ ਗਿਆ ਤੇ ਇੱਕ ਵਿਸ਼ੇਸ਼ ਗਰੁੱਪ ਦੀ ਪ੍ਰਤੀਨਿਧ ਕਰਦੇ ਨੇ ਸੰਪਰਦਾਇ ਹੁੰਦਾ ਵਿਸ਼ੇਸ਼ ਕੈਟਾਗਰੀ ਤੇ ਫਿਰ ਸਾਰੇ ਵਾਸਤੇ ਬਾਣੀ ਰਹੀ ਹੋਣਾ ਹੈ ਸੰਪਰਦਾਇ ਇੱਕ ਲਿਮਟਿਡ ਦਾਇਰੇ ਦੀ ਗੱਲ ਹੋਈ ਜਿਹੜੇ ਸੰਪਰਦਾਇ ਗਿਆਨੀ ਨੇ ਸੰਪਰਦਾਇ ਦਾ ਤੋਂ ਖਿਲਾਫ ਦਾ ਕਾਨੂੰਨ ਬਣਿਆ ਹੈ ਹਿੰਦੁਸਤਾਨ ਦਾ ਸੰਪਰਦਾਇ ਦੇ ਲੋਕ ਨੰਦਿਆ ਕਰਦੇ ਨੇ ਉਹ ਕਹਿੰਦੇ ਅਸੀਂ ਸੰਪਰਦਾਇ ਅਸੀਂ ਅਸੀਂ ਅਰਥ ਕਰਾਂਗੇ ਆਪਣੇ ਬਾਣੀ ਦੇ ਤੁਸੀਂ ਜੋ ਮਰਜ਼ੀ ਕਰੋ ਸੰਪਰਦਾਇ ਨੂੰ ਨਾ ਕਾਨੂੰਨ ਚੰਗਾ ਸਮਝਦਾ ਨਾ ਕੇ ਮੈਂ ਸਮਝਦੀ ਨਾ ਲੋਕ ਮੈਂ ਸਮਝਦੇ ਨੇ ਤੇ ਸੰਪਰਦਾਇ ਗਰੁੱਪ ਵਾਜੀ ਹੈ ਤਾਂ ਇਹਨਾਂ ਦੇ ਆਪਣੇ ਆਪਣੇ ਸੰਪਰਦਾਇ ਨੇ ਹੁਣ ਸਾਰਾ ਦੇ ਫਿਰ ਇਕੱਠੇ ਹੋਏ ਜਾਂਦੇ ਨੇ ਦੇਖਿਆ ਸਭ ਦੀ ਮੌਤ ਹੈ ਹੁਣ ਤਾਂ ਫਿਰ ਕਹਿੰਦੇ ਨੇ ਸੰਤ ਮਤ ਹੈ ਸੰਤ ਮਤ ਦਾ ਕੋਈ ਮਤੇ ਨਹੀਂ ਸੰਸਾਰ ਸੰਤ ਦੀ ਆਪਣੀ ਮਤ ਹੈ ਤੇ ਮਨ ਮਤ ਹੈ ਗੁਰ ਕੀ ਮਤ ਨਹੀਂ ਹੈ ਗੁਰ ਕੀ ਮਤ ਹੈ ਗੁਰ ਕੀ ਮਤ ਤੁਲੇ ਹੋ ਜਾਣ ਭਗਤ ਬਿਨਾ ਬਹੁਤ ਡੁੱਬੇ ਸਾਰੇ ਡੁੱਬ ਗਏ ਗੁਰ ਕੀ ਮਤ ਲਈ ਨਹੀਂ ਆਪਣੀ ਮਤ ਕਰ ਲਈ ਦਸਮ ਪਾਸ਼ਾ ਕੀ ਲੈ ਕੇ ਕਿੰਨਾ ਚਿਰ ਹੋਇਆ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਸੰਤ ਸਮੂਹ ਅਨੇਕ ਪਹਿਲਾਂ ਸੰਤ ਦੀ ਗੱਲ ਕਰ ਨਾ ਸੰਤ ਸਮੂਹ ਅਨੇਕ ਮਤੀ ਕੇ ਜਿੰਨੇ ਸੰਤ ਨੇ ਸਾਰੇ ਆਪਣੀ ਆਪਣੀ ਮਤ ਵਾਲੇ ਨੇ ਗੁਰ ਕੀ ਮਤ ਵਾਲਾ ਕੋਈ ਨਹੀਂ ਹੈ ਤੇ ਉਹਦੇ ਬਾਅਦ ਇਹ ਜੰਮੇ ਕਿੱਥੋਂ ਨੇ ਇਹ ਉਹਨਾਂ ਸੰਤਾਂ ਜੋ ਆਏ ਨੇ ਜਿਨ੍ਹਾਂ ਨੂੰ ਅਨੇਕ ਮਤੀ ਕੇ ਕਿਹਾ ਉਹ ਅਨੇਕ ਨੇ ਇਕੱਠੇ ਹੋ ਕੇ ਆਪਣੀ ਆਪਣੀ ਮਤ ਕਰ ਲਈ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਦੇ ਦੇਖੇ ਪ੍ਰਾਣ ਇਹਨਾਂ ਕੋ ਪ੍ਰਾਣਪਤੀ ਦੀ ਮਤ ਨਹੀਂ ਗੁਰਮਤ ਪ੍ਰਾਣਪਤੀ ਦੀ ਮਤ ਹੈ ਗੁਰਮਤ ਪ੍ਰਾਣਪਤੀ ਦੀ ਮਤ ਹੈ ਇਹਨਾਂ ਦੀ ਆਪਣੀ ਆਪਣੀ ਮਤ ਹੈ ਇਹ ਸਾਰੇ ਮਨੁੱਖ ਨੇ ਜੇ ਮਨੁੱਖ ਨਹੀਂ ਤਾਂ ਆਗੇ ਦੱਸਣ ਹੁਣ ਸਾਬਤ ਕਰ ਦਿੰਦੇ ਆ ਮਨੁੱਖ ਨੇ ਹੱਥ ਕੰਗਲ ਕੋ ਆਰਸੀ ਕਿ ਗੁਰਬਾਣੀ ਹੈ ਕਿ ਹੌਣ ਪ੍ਰਦਾਨ ਚ ਸਾਬਤ ਹੋ ਜਾਣਗੇ ਵੀ ਮਨਮੁਖ ਮਨੁੱਖ ਇਹ ਤਾਂ ਜਿਹੜਾ ਜਦ ਸਾਬਤ ਕੀਤੀ ਜਾ ਸਕਦੀ ਹੈ ਜੀ ਫਿਰ ਤਾਂ ਕੋਈ ਭਰਮ ਨਹੀਂ ਹਾਂ ਸਾਬਤ ਕਰ ਹੁੰਦਾ ਗੁਰਬਾਣੀ ਤੋਂ ਸਾਬਤ ਹੋ ਜੂਗਾ ਪਰ ਹੋਊਗਾ ਉਹਨੂੰ ਜਿਹਨੇ ਗੁਰਬਾਣੀ ਨੂੰ ਸਮਝ ਲਿਆ ਜਿਹਨੂੰ ਕੁਝ ਪੱਲੇ ਪੈ ਗਿਆ ਕਿਉਂਕਿ ਖੋਟੇ ਖਰੇ ਦੀ ਪਛਾਣ ਕਿੱਥੇ ਆ ਗਈ ਹੈ ਗੁਰਮੁਖ ਖੋਟੇ ਖਰੇ ਪਛਾਣ ਖੋਟਾ ਸੰਤ ਹੈ ਖਰਾ ਸੰਤ ਹਰ ਕਾ ਸੰਤ ਹੈ ਬਨਾਰਸ ਦਾ ਠੱਗ ਹੈ ਇਹਦੀ ਪਛਾਣ ਗੁਰਮੁਖ ਨੂੰ ਹੋਊ ਗੁਰਮੁਖ ਹੋਇਆ ਜਿਹਨੂੰ ਗੁਰਬਾਣੀ ਜਿਹਨੇ ਬੁੱਝ ਲਈ ਬੁੱਝਣ ਵਾਲੀ ਗੱਲ ਬੁੱਝ ਲਈ ਪੜੀ ਨਹੀਂ ਹੈ ਪੜਿਆ ਨਹੀਂ ਭੇਦ ਜਿਹਨੇ ਵਿਚਲਾ ਭੇਦ ਬੁੱਝ ਲਿਆ ਦੋ ਭੇਦ ਕੱਲ ਕਹੇ ਸੀ ਬੁੱਝਣ ਵਾਲੇ ਦੋ ਭੇਦ ਨੇ ਬੁੱਝਣ ਵਾਲੇ ਇੱਕ ਤਾਂ ਅਖਰੀ ਭੇਦ ਹੈ ਬੁੱਝਣ ਵਾਲਾ ਭਾਸ਼ਾ ਦਾ ਭੇਦ ਹੈ ਤਾਂ ਬੁੱਝਣ ਵਾਲਾ ਅੱਖਰਾਂ ਦੀ ਵਿਦਿਆ ਸੋਧਣੀ ਹੈ ਵਿਦਿਆ ਸੋਧੇ ਤੱਤ ਲਹੇ ਦੂਜਾ ਭੇਦ ਹੈ ਵਿਚਾਰਧਾਰਾ ਦਾ ਵਿਚਾਰਧਾਰਾ ਦਾ ਕੀ ਭੇਦ ਹੈ ਵਿਚਾਰਧਾਰਾ ਭਿੰਨ ਕਿੱਥੋਂ ਹੁੰਦੀ ਹੈ ਕੱਲ ਥੋੜੀ ਜਿਹੀ ਗੱਲ ਹੋਰ ਕਲੀਅਰ ਕਰਨ ਵਾਲੀ ਦੀ ਅੱਜ ਕਰ ਦਿੰਦੇ ਕਿ ਜਿਹੜੀ ਗੁਰਬਾਣੀ ਹੈ ਨਿਰਾਕਾਰੀ ਅੰਦਰਲੇ ਸਰੀਰ ਦੀ ਗੱਲ ਸਾਰੀ ਉਂਗਲੀ ਉਹਦੇ ਤੇ ਅੰਦਰਲੇ ਸਰੀਰ ਤੇ ਦੇਹੀ ਗੁਪਤ ਬਦੇਹੀ ਦੀ ਸਗਲੇ ਸਾਜ ਕਰਾਇ ਜਿੰਦੀਸ਼ਾ ਇਹ ਅਰਥ ਜਾਂਦੇ ਨੇ ਬਾਹਰਲੇ ਸਰੀਰ ਤੇ ਨੂੰ ਬਾਹਰਲੇ ਸਰੀਰ ਨਾਲ ਰਿਲੇਟਡ ਮਾਤਾ ਪਿਤਾ ਬਾਹਰਲੇ ਸਰੀਰ ਨਾਲ ਰਿਲੇਟਡ ਮੌਤ ਬਾਹਰਲੇ ਸਰੀਰ ਨਾਲ ਸੰਬੰਧਿਤ ਅੱਖਾਂ ਬਾਹਰਲੇ ਸਰੀਰ ਨਾਲ ਸੰਬੰਧਿਤ ਕੰਨ ਬਾਹਰਲੇ ਸਰੀਰ ਨਾਲ ਸੰਬੰਧਿਤ ਮੂੰਹ ਬਾਹਰਲੇ ਸਰੀਰ ਨਾਲ ਸੰਬੰਧਿਤ ਜੀਭ ਬਾਹਰਲੇ ਸਰੀਰ ਨਾਲ ਸੰਬੰਧਿਤ ਚਰਨ ਬਾਹਰਲੇ ਸਰੀਰ ਨਾਲ ਸੰਬੰਧਿਤ ਹੱਥ ਇਹ ਇੱਥੇ ਜੋੜਦਾ ਜਾ ਕੇ ਇਹਨਾਂ ਨੇ ਵਿਚਾਰਧਾਰਕ ਜਿਹੜਾ ਸਾਰੀ ਵਿਚਾਰਧਾਰਾ ਉਲਟ ਗਈ ਜੇ ਕਹਿਣ ਪੈਰ ਨੂੰ ਮੰਨ ਕੇ ਧੂੜ ਮਿੱਟੀ ਨੂੰ ਖੇਹ ਨੂੰ ਮੰਨ ਲਿਆ ਆਪਣੇ ਚਰਨਾਂ ਦੀ ਧੂੜ ਦੇਣ ਲੱਗ ਗਏ ਇਹ ਬਾਹਰ ਬਾਹਰ ਲਿਆ ਹੁਣ ਅੰਦਰ ਕੀ ਹੈ ਜਾਣੀ ਸੀ ਨਿਰਾਕਾਰ ਧੱਡਾ ਧੂੜ ਪੁਨੀਤ ਤੇਰੇ ਜਨੂਆ ਤੇਰੇ ਜਨ ਤੇਰੇ ਜਨ ਹੀ ਧੂੜ ਹੁੰਦੇ ਨੇ ਹੁਣ ਦੇਣ ਆਪਣੀ ਧੂੜ ਦੇਣ ਧੱਡਾ ਧੂੜ ਪੁਨੀਤ ਤੇਰੇ ਜਨੂਆ ਪਹਿਲੀ ਗੱਲ ਤਾਂ ਇਹ ਤੇਰੇ ਜਿਹੜੇ ਜਨ ਨੇ ਉਪਨੀਤ ਧੂੜ ਹੁੰਦੇ ਨੇ ਤਨ ਤੇਉ ਜੇ ਰੁਚਿਆ ਆ ਮਨੁਆ ਐਸ ਧੂੜ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਰੁਚੀ ਪੈਦਾ ਹੋਵੇ ਉਹ ਵੀ ਤਨ ਨੇ ਉਹ ਗੁਰਸਿੱਖ ਹੈ ਉਹ ਉਹ ਗੁਰਸਿੱਖ ਹੈ ਉਹਨੂੰ ਇਹਨਾਂ ਨੇ ਦੂਏ ਪਾਸੇ ਕਿਉਂ ਬਦਲਿਆ ਜਾਂ ਇਹ ਧੂੜ ਦੱਸੋ ਕੀ ਹੈ ਉਹ ਧੂੜ ਉਹ ਜਿਹਨੂੰ ਇਹ ਧੂੜ ਕਹਿੰਦੇ ਨੇ ਉਹਨੂੰ ਖੇ ਕਹਿੰਦਾ ਕਬੀਰ ਜੋ ਧਾਨੀ ਮੈਂ ਖੇ ਖੇਰ ਨੂੰ ਧੂੜ ਜਿਹੜੇ ਕਹਿਣਗੇ ਉਹ ਸੰਤ ਨੇ ਉਹ ਬਨਾਸ ਕੇ ਠੱਗ ਨੇ ਇਹਦੇ ਅਰਥ ਬਦਲਨੇ ਬਾਣੀ ਦੇ ਜਾਣ ਬੁੱਝ ਕੇ ਨਾ ਨੇ ਜਾਣ ਬੁੱਝ ਕੇ ਬਦਲਨੇ ਆ ਬੁੱਧੀਹੀਨ ਬੁੱਧੀਹੀਨ ਗੁਰੂ ਹੁੰਦਾ ਬੁੱਧੀਹੀਨ ਹੁੰਦਾ ਨਾ ਗੁਰੂ ਜਿਨ੍ਹਾਂ ਕੇ ਅੰਦਲੇ ਸਿੱਖ ਵੀ ਅੰਦੇ ਕਰਮ ਕਰਦੇ ਦੁਨੀਆ ਵੀ ਸਾਰੀ ਨਹੀਂ ਕਰਦੀ ਸਿੱਖ ਵੀ ਅੰਨੇ ਕਰਮ ਕਰਦੇ ਨੇ ਤੇ ਇਹਨਾਂ ਨੇ ਮੜੀਆਂ ਦੇ ਜਾਣਾ ਹੀ ਹੈ ਨੱਤ ਪਾਉਣੀ ਚਾਹੀਦੀ ਹੈ ਜਰਮਣੀ ਕਮੇਟੀ ਨੂੰ ਸੰਤਾਂ ਦੇ ਪਰ ਕੀ ਕਰਨਗੇ ਆਪੇ ਪ੍ਰਚਾਰ ਉਹ ਕਰਦੇ ਨੇ ਪ੍ਰਚਾਰ ਹੋਵੇ ਇੱਥੋਂ ਹੈਡ ਆਫਿਸ ਤੋਂ ਜਿਹੜਾ ਸੱਜੇ ਖੱਬੇ ਪ੍ਰਚਾਰ ਕਰਦਾ ਹੋਰ ਉਹਨੂੰ ਕਹੇ ਬਲਾ ਵਜਾ ਜਾ ਜਸਟੀਫਾਈ ਕਰ ਤੂੰ ਜਿਹੜੀ ਗੱਲ ਕਰਨਾ ਗੁਰਬਾਣੀ ਤੋਂ ਆਪੇ ਹਟ ਜਾਣਗੇ ਹੋਰ ਹੋਰ ਝਗੜਿਆਂ ਨੂੰ ਤਾਂ ਲਿਆ ਅਕਾਲ ਤਖਤ ਤੇ ਦਿੰਦੇ ਨੇ ਵਿਚਾਰਧਾਰਕ ਝਗੜਾ ਛੱਡਦਾ ਗੱਲ ਦਾ ਵਿਚਾਰਧਾਰਾ ਸਹੀ ਰੱਖਣ ਦੀ ਸੀ ਡਿਊਟੀ ਅਕਾਲ ਤਖਤ ਦੀ ਹੋਰ ਕੋਈ ਡਿਊਟੀ ਨਹੀਂ ਦੁਨਿਆਵੀ ਝਗੜਾ ਦੇ ਅਕਾਲ ਤਖਤ ਨੇ ਕੀ ਲੈਣਾ ਸਾਡਾ ਕੀ ਮਤਲਬ ਤੁਸੀਂ ਕਦੇ ਪੰਥ ਨੂੰ ਇੱਕ ਕਰਾਉਣੇ ਹੋ ਕਦੇ ਦੋ ਕਿਹੜਾ ਪੰਥ ਹੈ ਕਿਹੜਾ ਪੰਥ ਹੈ ਜਿਹਨੂੰ ਇੱਕ ਕਰਾਉਣੇ ਪੰਥ ਰਸਤਾ ਨੂੰ ਛੱਡੀ ਫਿਰਦੇ ਹੋ ਪੰਥ ਦਾ ਮਾਰਗ ਹੁੰਦਾ ਹੈ ਧਰਮ ਦਾ ਮਾਰਗ ਹੈ ਤੇ ਛੱਡੀ ਫਿਰਦੇ ਹੋ ਤੁਸੀਂ ਪੰਥ ਜਿਹੜੇ ਪੰਛੀ ਨੇ ਉਹਨਾਂ ਨੂੰ ਪੰਥ ਕਹਿਣ ਲੱਗੇ ਰਾਹ ਤੇ ਚੱਲਣ ਵਾਲਾ ਪੰਥ ਨਹੀਂ ਹੁੰਦਾ ਰਾਹ ਤੇ ਚੱਲਣ ਵਾਲਾ ਪੰਥੀ ਹੁੰਦਾ ਪਹਿਲਾਂ ਤਾਂ ਤੁਹਾਨੂੰ ਇੰਨਾ ਹੀ ਪਤਾ ਨਹੀਂ ਪੰਥੀ ਨੂੰ ਪੰਥ ਕਹੀ ਜਾਂਦੇ ਪੰਥ ਹੁੰਦਾ ਰਸਤਾ ਇਹਨਾਂ ਨੂੰ ਇੰਨੀ ਅਕਲ ਨਹੀਂ ਹੈ ਰਸਤਾ ਝੜਦਾ ਬੰਦਿਆਂ ਦੇ ਕੱਠ ਨੂੰ ਪੰਥ ਕਰਨ ਲੱਗ ਚਲ ਪੰਥ ਪੰਥ ਦੀ ਕੀ ਲੋੜ ਹੈ ਕਿੱਡੀ ਬਲੈਕਮੇਲਿੰਗ ਕੀਤੀ ਹੈ ਇਹ ਸਭ ਬਲੈਕਮੇਲਿੰਗ ਹੈ ਨਾ ਦੀ ਮਿਲੀ ਭੁਗਤਾ ਸੰਤਾਂ ਦੀ ਔਰ ਲੀਡਰਾਂ ਦੀ ਮਿਲੀ ਭੁਗਤ ਉਹ ਉਹਨਾਂ ਨੂੰ ਨਹੀਂ ਕਹਿ ਸਕਦੇ ਉਹਨਾਂ ਨੂੰ ਨਹੀਂ ਕਹਿ ਸਕਦੇ ਦੋਏ ਝੂਠੇ ਨੇ ਸੰਤ ਨੂੰ ਸੰਤ ਲੀਡਰ ਨੂੰ ਸੱਦ ਲੈਂਦਾ ਉਹ ਕਹਿੰਦਾ ਬੜਾ ਗੁਰਮੁਖ ਹੈ ਚੋਰ ਲੀਡਰ ਨੂੰ ਗੁਰਮੁਖ ਦਾ ਖਿਤਾਬ ਦੇ ਦਿੰਦਾ ਉਹ ਸੰਤ ਨੂੰ ਮਹਾਪੁਰਖ ਦਾ ਖਿਤਾਬ ਦੇ ਦਿੰਦਾ ਇਹ ਬੜੇ ਮਹਾਪੁਰਖ ਨੇ ਪੈਰੀਆਂ ਖਲਾ ਦਿੰਦਾ ਇਹਨਾਂ ਦੇ ਪੈਦਾ ਕੀਤੇ ਨੇ ਸਾਰੇ ਇਸ ਤਰੀਕੇ ਨਾਲ ਉਹ ਕਹਿੰਦੇ ਨੇ ਵੀ ਸਾਡੇ ਮਗਰ ਸਾਨੂੰ ਵੋਟਾਂ ਦਵਾਈ ਜਾਣ ਉਹਨਾਂ ਨੂੰ ਇਹ ਸਾਡਾ ਸਾਡੇ ਖਿਲਾਫ ਨਾ ਬੋਲਣ ਸੰਤਾਂ ਹੋਵੇ ਦੋਏ ਲੁੱਟੀ ਜਾਂਦੇ ਨੇ ਪਬਲਿਕ ਨੂੰ ਆ ਤਾਂ ਇਹਨਾਂ ਦਾ ਤਾਂ ਪੰਜ ਬਣਾਇਆ ਹੈ ਹੋਈ ਹੁਣ ਆਖਰਾਮ ਜਿਹੜਾ ਬੈਠਾ ਸੀ ਉਹਦੇ ਨਾਲ ਅਡਵਾਣੀ ਦੇ ਵਿਚਾਲੇ ਬਾਈ ਬਾਈ ਹੁਣ ਹੁਣ ਬੋਲਣ ਉਹ ਹੁਣ ਚੁੱਪ ਹੋ ਗਏ ਸਾਰੇ ਇਹ ਤਾਂ ਇਹਨਾਂ ਦੀ ਸ਼ਾਇਦ ਕਰਦੇ ਨੇ ਜਿਹੜੇ ਕੰਮ ਕਰਦੇ ਨੇ ਬਸ ਜਿਹੜਾ ਅੰਦਰ ਲਿਖਿਆ ਹੋਇਆ ਨਾਲ ਫਿਰ ਤੇ ਜੋ ਮੰਨ ਲਿਆ ਪੁੱਠਾ ਮੰਨ ਲਿਆ ਚਾਹੇ ਸਿੱਧਾ ਮੰਨ ਪੁੱਠਾ ਮੰਨ ਲਿਆ ਨਰਕ ਨੂੰ ਲੈ ਜਾਊਗਾ ਸਿੱਧਾ ਮੰਨ ਲਿਆ ਸੁਰਗੀ ਨੂੰ ਲੈ ਆਪਣੇ ਘਰ ਨੂੰ ਚਲੇ ਆਊਗਾ ਦੂ ਆਪਣੇ ਘਰ ਤੇ ਦੁਰਮਤ ਦੂਰ ਲੈ ਜਾਊਗੀ ਦੁਰਮਤ ਆਪਣੇ ਘਰੋਂ ਹੋਰ ਦੂਰ ਕਰ ਦੂਗੀ ਆਪਣਿਆਂ ਨਾਲੋਂ ਦੂਰ ਕਰ ਦੂਗੀ ਆਪਣਿਆਂ ਨਾਲੋਂ ਵਿਛੋੜ ਦੂਗੀ ਆਪਣੇ ਕੋਲ ਨੇ ਸੱਚਖੰਡ ਵਾਲੇ ਸਾਰੇ ਆਪਣੇ ਨੇ ਉਹ ਇੱਥੇ ਕੋਈ ਨਹੀਂ ਕਹੇਗਾ ਆਪਣਾ ਇੱਥੇ ਗੁਰਬਾਣੀ ਕਹਿੰਦੀ ਹੈ ਮਾਂ ਪਿਓ ਨਹੀਂ ਹੁੰਦਾ ਕੋਈ ਕਿਸੇ ਦਾ ਧੀ ਪੁੱਤ ਨਹੀਂ ਹੁੰਦਾ ਕੋਈ ਘਰ ਵਾਲੀ ਨਹੀਂ ਹੁੰਦੀ ਫਿਰ ਹੁੰਦਾ ਕੀ ਹੈ ਕੋਈ ਵੇਦਾ ਰਿਸ਼ਤੇਦਾਰ ਨਹੀਂ ਜਦ ਫਿਰ ਆਪਣਾ ਕੌਣ ਹੈ ਕੀ ਆਪਣਾ ਇੱਥੇ ਦੱਸੋ ਇੱਥੇ ਦੱਸੋ ਕੀ ਆਪਣਾ ਕੁਝ ਵੀ ਆਪਣਾ ਨਹੀਂ ਹੈ ਪ੍ਰਾਣੀ ਕਿਆ ਤੇਰਾ ਮੇਰਾ ਕਿਆ ਮੇਰਾ ਕੀ ਮਤਲਬ ਸੀ ਕੀ ਮਤਲਬ ਸੀ ਜਿਹੜੇ ਇੱਥੇ ਰਿਸ਼ਤੇ ਬਣਾਈ ਬੈਠੇ ਨੇ ਮੂਰਖ ਨੇ ਗੁਰਬਾਣੀ ਦੀ ਉਹਨਾਂ ਨੂੰ ਅੰਦਰ ਗਈ ਨਹੀਂ ਇਹ ਗੱਲ ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਪੰਖੀ ਬਸੇਗਾ ਕੁਝ ਪੰਛੀ ਇਕੱਠੇ ਹੋਏ ਨੇ ਦਰਖਤ ਤੇ ਬਹਿ ਗਏ ਜਿਹੜੀ ਟਾਣੀ ਤੇ ਬੈਠਾ ਟਾਣੀ ਵੀ ਉਹਦੀ ਨਹੀਂ ਤੇ ਤਰਵਰ ਪੰਖ ਬਸੇਗਾ ਸਰੀਰ ਦੇ ਉੱਤੇ ਜਿਵੇਂ ਪੰਛੀ ਬੈਠਾ ਤਾਂ ਪੰਛੀ ਬੈਠਾ ਪੰਛੀ ਨੇ ਉੱਡ ਜਾਣਾ ਸਰੀਰ ਨੇ ਦਰਖਤ ਦੇ ਉੱਤੇ ਰਹਿ ਜਾਣਾ ਐਡੀ ਤਰੀਕੇ ਨਾਲ ਸਮਝਾਈ ਇਹ ਗੱਲ ਨਹੀਂ ਸਮਝ ਆਈ ਤੁਹਾਨੂੰ ਸੌਖੀ ਅਸਲ ਸਮਝਣਾ ਕੋਈ ਚਾਹੇ ਤਾਂ ਹੁੰਦਾ ਸਮਝਣ ਵਾਸਤੇ ਸੁਣਿਆ ਹੀ ਨਹੀਂ ਬਾਣੀ ਨੂੰ ਮੰਨਣ ਵਾਸਤੇ ਸੁਣਿਆ ਹੀ ਨਹੀਂ ਬਾਣੀ ਨੂੰ ਬਾਣੀ ਦਾ ਕਹਿੰਦੇ ਵੀ ਬਾਣੀ ਸੁਣੀ ਦੀ ਹੁੰਦੀ ਹੈ ਚੰਗੀ ਹੁੰਦੀ ਹੈ ਆਦ ਵਿਆਹ ਨਹੀਂ ਆਉਂਦੀ ਘਰ ਚ ਕਲੇਸ਼ ਨਹੀਂ ਹੁੰਦਾ ਕਲੇਸ਼ ਆ ਜਾਂਦੇ ਜੀ ਹਰ ਵੇਲੇ ਸਾਰਿਆਂ ਨੂੰ ਜੁੜੀ ਹੋਈ ਹੈ ਮੰਨਣ ਵਾਲੀ ਗੱਲ ਨਹੀਂ ਕੀਤੀ ਪੜਾਉਣ ਵਾਲਿਆਂ ਨੇ ਵੀ ਕਿ ਉਹਨਾਂ ਨੇ ਖੁਦ ਨਹੀਂ ਸੀ ਮੰਨਣੀ ਮੰਨਣ ਵਾਲੀ ਗੱਲ ਸੰਤ ਵੀ ਨਹੀਂ ਕਰਦੇ ਮੰਨਦੇ ਉਹ ਨਹੀਂ ਉਕਤੀ ਸਿਆਣਪ ਸਗਲ ਤਿਆਗ ਦੀ ਉਕਤੀ ਸਿਆਣਪ ਕੀ ਹੈ ਇਹਦੀ ਉਕਤੀ ਕੀ ਹੈ ਇਹ ਅੰਦਰਲੇ ਸਰੀਰ ਤੋਂ ਚੁੱਕ ਕੇ ਬਾਹਰਲੇ ਸਰੀਰ ਤੇ ਆ ਕੇ ਮਾਇਆਦਾਰੀ ਹੋ ਗਈ ਇਹ ਉਕਤੀ ਉਹ ਕਿਹਾ ਕਿੱਥੋਂ ਮਨਮੁਖ ਕਿੱਥੋਂ ਕਿੱਥੋਂ ਉੱਕਿਆ ਮਨਮੁਖ ਕਿਹਾ ਉਹਨੇ ਗੁਰਮੁਖ ਦੀ ਅਰਸਾਕਤ ਦੀ ਪਛਾਣ ਨਹੀਂ ਕੀਤੀ ਸੰਤ ਦੀ ਅਰਸਾਕਤ ਦੀ ਪਛਾਣ ਨਹੀਂ ਕੀਤੀ ਸਾਖਤ ਸੰਤ ਦੇ ਭੇਸ ਜਾ ਕੇ ਖੜਾ ਹੋ ਗਿਆ ਤੇ ਮੂਰੇ ਨੇ ਦਾ ਸੰਤ ਕਪੜੇ ਪਾ ਲੇ ਸਾਖਤ ਸੰਤ ਦੇ ਭੇਸ ਜਾ ਗਿਆ ਇਹ ਸਾਰੇ ਸਾਖਤ ਨੇ ਸੰਤ ਉਹਨੇ ਨੂੰ ਸੰਤ ਮੰਨ ਲਿਆ ਉਹਨੇ ਅੰਦਰਲੇ ਸ਼ਰੀਰ ਦੀ ਬਜਾਏ ਬਾਹਰ ਨਾਲ ਜੋੜਤਾ ਸੰਤ ਆਪਣੇ ਨਾਲ ਜੋੜਨਾ ਸੀ ਨਾ ਆਪਣੇ ਨਾਲ ਕਿਵੇਂ ਜੋੜਦਾ ਜੇ ਤੈਨੂੰ ਤੇਰੇ ਵਾਲੇ ਸਰੀਰ ਨਾਲ ਜੋੜਦਾ ਸਾਰੇ ਦੇਵੀ ਦੇਵਤਿਆਂ ਨੂੰ ਸਾਰੇ ਨਾਨਕ ਨੂੰ ਨਾਨਕ ਦੀ ਕਹੀ ਹੋਈ ਗੱਲ ਨੂੰ ਛਿੱਕੇ ਤੇ ਟਾਂਕੇ ਨਾਨਕ ਦੇ ਸਰੀਰ ਨਾਲ ਜੋੜਦੇ ਆਪਣੇ ਸਰੀਰ ਨਾਲ ਜੋੜਨਾ ਦਾ ਤੁਹਾਨੂੰ ਨਹੀਂ ਉਹਦੀ ਆਪਣੀ ਕਿਵੇਂ ਬਣਦੀ ਉਹ ਤੁਹਾਨੂੰ ਠੱਗਦਾ ਕਿਵੇਂ ਤੁਹਾਨੂੰ ਮੱਥਾ ਕਿਵੇਂ ਟਿਕਾਉਂਦਾ ਉਹਦੀ ਗੱਡੀ ਨਹੀਂ ਸੀ ਚੱਲਦੀ ਇਸ ਗੱਲ ਵਿੱਚ ਉਹ ਉਸ ਨੂੰ ਕਹਿ ਉਕਤ ਸਿਆਣਪ ਤਿਆਗ ਕਿਉਂਕਿ ਆਪ ਲੀਡਰ ਹੈ ਜਿਹੜਾ ਬੋਲ ਰਿਹਾ ਹੈ ਲੀਡ ਕਰ ਰਿਹਾ ਹੈ ਪੰਜਵ ਪਾਸ਼ਾ ਲੀਡਰ ਨਹੀਂ ਹੈ ਧਰਮ ਦੇ ਰਾਹ ਦਿਖਾ ਰਹੇ ਲੀਡਰ ਦਾ ਕੀ ਮਤਲਬ ਰਹਿਬਰ ਰਾਹ ਖਾਣ ਵਾਲਾ ਜਿਹੜੇ ਰਾਹ ਦਿਖਾਉਣ ਵਾਲੇ ਉਹਨਾਂ ਨੂੰ ਕਿਹਾ ਅਸਲ 'ਚ ਗੱਲ ਆਪ ਨੂੰ ਕਹਿ ਕੇ ਉਹਨਾਂ ਨੂੰ ਕਹੀ ਹੈ ਆਪ ਤਾਂ ਠੀਕ ਹੈ ਨੇ ਆਪਣੇ ਮਨ 'ਚ ਹਰੇਕ ਕੇ ਵੀ ਉਪਤ ਸਿਆਣਪ ਉਹ ਤਿਆਗਦਾ ਨਹੀਂ ਤਿਆਗਦਾ ਇਹ ਸੰਤ ਸੋਚਣ ਤੁਸੀਂ ਕੀ ਕਰਦੇ ਹੋ ਕਿਉਂ ਕਰਦੇ ਹੋ ਚੱਲਣੀ ਨਹੀਂ ਗੱਡੀ ਇਹ ਚੱਲਣ ਦੇਣੀ ਨਹੀਂ ਲੋਕਾਂ ਨੇ ਲੋਕਾਂ ਨੂੰ ਸਭ ਪਤਾ ਲੱਗ ਜਾਣਾ ਸੁਣ ਕੇ ਸਭ ਨੂੰ ਪਤਾ ਲੱਗ ਜਾਂਦਾ ਹੁੰਦਾ ਸੁਣ ਹੁਣ ਤਾਂ ਤੁਹਾਡੇ ਬਿਆਨਾਂ ਦੇ ਬਾਣ ਦੀ ਖੱਲੇ ਡਣੀਆਂ ਲੋਕਾਂ ਨੇ ਸੁਣ ਕੇ ਤੁਹਾਨੂੰ ਬੋਲਣ ਬੋਲਣ ਨੂੰ ਬਾਹਰ ਨਿਕਲਣ ਨੂੰ ਥੋੜੀ ਛੱਡਣਾ ਮਿਲਿਆ ਨੇ ਤੁਸੀਂ ਕੀ ਕਹਿੰਦੇ ਸੀ ਦਿਖਾਓ ਕਰਾਮਾਤ ਕੀ ਹੈ ਹੁਣ ਲੈਣੇ ਤੇ ਦੇਣੇ ਪੈ ਜਾਣੇ ਨੇ ਉਲਟੇ ਜਿਨ੍ਹਾਂ ਨੇ ਵੀ ਜਿਨ੍ਹਾਂ ਦੇ ਅੰਡਰ ਸੀ ਪੰਥ ਰਤਨ ਪੰਥੇ ਨਹੀਂ ਆ ਰਤਨ ਕਾਹਦਾ ਰਤਨ ਕਾਹਦਾ ਪੰਥ ਰਤਨ ਠਗੀਆਂ ਮਾਰਦੇ ਹੁੰਦੇ ਨੇ ਜੋਗੀ ਸੀ ਪੰਥ ਰਤਨ ਪੈਸੇ ਦੇਤੇ ਨਾ ਉਹਨੇ ਜੋਗੀ ਪੰਥ ਰਤਨ ਹੁੰਦੇ ਨੇ ਉਹਦਾ ਪੰਥ ਰਤਨ ਹੁੰਦੇ ਕੋਈ ਨਹੀਂ ਜੋਗਮਤ ਦਾ ਪੰਥ ਰਤਨ ਨਹੀਂ ਸਮਝਦਾ ਬਈ ਉਹ ਸਾਡੀ ਅਲੱਗ ਵਿਚਾਰ ਧਾਰਾ ਉਹ ਸ੍ਰੀ ਜਨ ਦਾ ਚੇਲਾ ਹੋ ਸਕਦਾ ਸ੍ਰੀ ਜਨ ਨੂੰ ਗੱਦੀ ਮਿਲੀ ਹੈ ਜੈ ਜੈ ਪੰਥ ਹੋ ਜੇ ਰਤਨ ਜੈ ਜੈ ਆਲੇ ਹੋ ਜੇ ਕੁਝੇ ਜੈ ਜੈ ਆਲੇ ਹੋ ਜੇ ਕੁਝੇ ਪੰਥ ਰਤਨ ਪੰਥ ਰਤਨ ਹੁੰਦਾ ਕੀ ਹੈ ਪੰਥ ਰਤਨ ਨਹੀਂ ਕੁਝ ਵੀ ਹੁੰਦਾ ਲਫ਼ਜ਼ੇ ਨਹੀਂ ਪੰਥ ਰਤਨ ਗੁਰਬਾਣੀ ਚ ਖਬਰਾਂ ਕਿਥੋਂ ਲੈ ਆਏ ਕੱਢ ਕੇ ਮਨੁੱਖਾਂ ਦੀ ਡਿਕਸ਼ਨਰੀ ਪੰਥ ਰਤਨ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਹੈ ਨਹੀਂ ਗੁਰਮੁਖ ਕਹਿੰਦੇ ਤੁਸੀਂ ਸਵਾਦ ਦੀ ਗੱਲ ਸੀ ਗੁਰ ਸਿੱਖ ਦੀ ਪਦਵੀ ਦਿੰਦੇ ਸਵਾਦ ਦੀ ਗੱਲ ਸੀ ਦਿੰਦਾ ਕੌਣ ਦਿੰਦੇ ਤਾਂ ਤਾਂ ਜੇ ਗੁਰੂ ਵਾਲੇ ਹੁੰਦੇ ਗੁਰਮੁਖ ਦੀ ਪਦਵੀ ਖਤਮ ਹੋ ਗਈ ਗੁਰੂ ਨਾਲ ਸੰਬੰਧ ਟੁੱਟ ਗਿਆ ਗੁਰਬਾਣੀ ਨਾਲ ਸੰਬੰਧ ਟੁੱਟ ਗਿਆ ਗੁਰਬਾਣੀ ਦੀ ਬੋਲੀ ਨਾਲ ਸੰਬੰਧ ਟੁੱਟ ਗਿਆ ਵਿਦਵਾਨਾਂ ਨੇ ਕੱਢ ਲਏ ਮੂਰਖਾਂ ਨੇ ਪੰਥ ਰਤਨ ਨੌ ਰਤਨ ਤਾਂ ਉਹਦੇ ਸੀ ਅਕਬਰ ਦੇ ਇਹ ਮਨਮੁਖਾਂ ਦੇ ਹੁੰਦੇ ਨੇ ਨੌ ਰਤਨ ਅਕਬਰ ਦੇ ਸੀ ਨਾ ਦਰਬਾਰ 'ਚ ਇਹਨਾਂ ਦੇ ਪੰਥ ਦੇ ਰਤਨ ਨੇ ਕਿਉਂ ਪੰਥ ਮਾਇਆਧਾਰੀਆਂ ਦਾ ਨਾ ਇਹ ਮਾਇਆਧਾਰੀਆਂ ਦੇ ਹੁੰਦੇ ਨੇ ਰਾਜ ਕਰੇਗਾ ਖਾਲਸਾ ਵਾਲੇ ਪੰਥ ਇਹ ਜੇ ਰਤਨ ਹੁੰਦੇ ਨੇ ਇਹ ਮਨਮੁਖਾਂ ਦਾ ਪੰਥ ਹੈ ਮਨਮੁਖਾਂ ਦੇ ਰਤਨ ਨੇ ਮਨਮੁਖਾਂ ਦੀ ਭਾਸ਼ਾ ਮਨਮੁਖਾਂ ਦੀ ਬੋਲੀ ਹੈ ਮਨਮੁਖਾਂ ਦੇ ਬਣਾਏ ਹੋਏ ਜਹਦਾਰ ਨੇ ਗੁਰੂ ਦਾ ਤਾਂ ਬਣਾਇਆ ਹੋਇਆ ਕੋਈ ਜਹਦਾਰ ਨਹੀਂ ਮਨਮੁਖਾਂ ਦੇ ਬਣਾਏ ਹੋਏ ਨੇ ਗੁਰੂ ਬਣਾਉਗਾ ਕਸੌਟੀ ਤੇ ਕੱਸ ਕੇ ਬਣਾਊਗਾ ਤੇ ਰਾਮ ਕਸੌਟੀ ਸੋਸ ਹੈ ਜੋ ਮਰਜੀ ਵਾ ਹੋਏ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਝੂਠਾ ਟਿਕ ਕਸੌਟੀ ਦੇ ਤੇ ਝੂਠਾ ਤਾਂ ਟਿਕਦਾ ਹੀ ਨਹੀਂ ਕਸੌਟੀ ਤੇ ਇਹ ਕਸੌਟੀ ਗੁਰਬਾਣੀ ਦੀ ਹੈ ਜਾਂ ਲੱਗਦੇ ਝੂਠੇ ਭੱਜ ਜਾਂਦੇ ਨੇ ਬਾਣੀ ਸੁਣਨੀ ਹੁੰਦੀ ਆਏ ਨਾਮ ਸੁਣਦੇ ਜਾਣ ਵਿਛੂ ਨਿਸ਼ਾਨਾ ਉਹਦਾ ਵਿਛੂ ਲੜ ਜਾਂਦਾ ਇਹਨਾਂ ਦੇ ਸਾਖਤਾਂ ਦੇ ਸੁਣਦੀ ਸਾਰੇ ਉਕਤੀ ਸਿਆਣਪ ਸਗਲ ਤਿਆਗੀ ਨਾਲ ਕਲੇ ਸਮਾਏ ਜਿਹਨੇ ਉਕਤ ਸਿਆਣਪ ਤਿਆਗਦੀ ਨਾ ਇਹ ਉਕਤ ਸਿਆਣਪ ਕੀ ਹੈ ਕਿ ਜੋ ਕੁਝ ਕਿਹਾ ਉਹਦੇ ਤੇ ਹੀ ਰਹਿਣਾ ਜੋ ਗੁਰਬਾਣੀ ਨੇ ਕਿਹਾ ਬਾਹਲੇ ਸ਼ਰੀਰ ਨਾਲ ਬਾਹਰ ਝਾਕਣਾ ਹੀ ਨਹੀਂ ਬਾਹਰ ਟੋਲਣਾ ਹੀ ਨਹੀਂ ਸਰੀਰ ਦਾ ਤਿਆਗਣਾ ਹੈ ਜਿਉਂਦੇ ਵਾਲਾ ਇਹਦੇ ਨਾਲ ਜੁੜ ਕੇ ਤਾਂ ਇਹ ਤਾਂ ਵਾਇਆ ਇਹਦੇ ਨਾਲ ਬੱਜਿਆ ਹੋਇਆ ਜ਼ਰੂਰ ਹੈ ਮੋਹ ਦੇ ਨਾਲ ਤੂੰ ਪਰ ਇਹਦੇ ਨਾਲ ਮੋਹ ਵਾਲੀ ਕੁੰਡੀ ਖੋਲ ਲੈ ਖੋਲ ਕੇ ਰੱਖ ਖੋਲ ਕੇ ਰੱਖਿਆ ਹੈ ਹੱਥ ਫੜੀ ਹੋਈ ਜਗਟ ਜਾਂ ਮਰਜੀ ਛੱਡ ਨਾਮ ਚ ਬੈ ਸਮਾਏ ਐ ਨਹੀਂ ਛੱਡਣਾ ਹੱਥ ਕਿਉਂ ਨਹੀਂ ਛੱਡਣਾ ਪਰ ਜਦ ਮਰਜੀ ਛੱਡਣ ਵਾਲੀ ਪੋਜੀਸ਼ਨ ਹੋਣਾ ਖੋਲ ਕੇ ਰੱਖੀ ਜੇ ਬੰਨੀ ਨਹੀਂ ਨਾ ਹੋਈ ਖੋਲ ਕੇ ਰੱਖੀ ਹੈ ਡੋਰ ਜਦ ਮਰਜੀ ਛੱਡ ਐਨਾ ਹੀ ਸੰਬੰਧ ਜਾਂ ਲੋੜ ਜੇ ਗੱਠ ਖੋਲਣ ਲੱਗੇ ਗੱਠ ਖੋਲਣ ਦੇ ਚੱਲਣ ਵੱਡਾ ਲੱਗਦਾ ਥੋੜੀਆਂ ਨੇ ਤਾਂ ਬੈਲਣ ਕੀਤੀਆਂ ਜੀ ਉਹਨਾਂ ਦੀਆਂ ਜੀਰ ਨਾਲ ਕੇ ਜੇਤਣ ਜੇ ਤੇ ਉਗੜੇ ਤੇਤੇ ਗਣੀ ਜੀਰ ਉਹਨੇ ਗੁੰਦੀ ਹੋਣ ਜੇ ਗੁਣ ਹੋਣ ਤਾਂ ਕੱਟੀਆਂ ਨੂੰ ਜਿਹਦੇ ਕੋ ਗੁਣ ਪੈਦਾ ਹੋਵੇ ਉਹਨੇ ਹੈ ਜੀਰ ਐ ਜਰਾ ਗਮੋ ਵਾਲੀ ਉਹ ਫੜੀ ਹੈ ਸਰੀਰ ਵਾਲੀ ਸਰੀਰ ਦੀ ਉਹਨੇ ਜੇ ਲੋੜ ਹੈ ਬੋਲਣ ਵਾਸਤੇ ਲੋੜ ਹੈ ਸਮਝਾਉਣ ਵਾਸਤੇ ਲੋੜ ਹੈ ਸਮਝਣ ਵਾਸਤੇ ਲੋੜ ਹੈ ਬਸ ਹੋਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਲੋੜ ਤਾਂ ਹੈ ਪਰ ਉਹ ਲੋੜ ਮੇਰੇ ਨਾਲੋਂ ਜ਼ਿਆਦਾ ਪਰਮੇਸ਼ਰ ਨੂੰ ਜਿਹਦਾ ਸਰੀਰ ਮੇਰੇ ਨਾਲੋਂ ਜ਼ਿਆਦਾ ਲੋੜ ਉਹਨਾਂ ਜਿਹਨੇ ਜਿੰਦਾ ਰੱਖਣ ਦਾ ਠੇਕਾ ਲਿਆ ਇਹਨੂੰ ਠੇਕਾ ਉਹਦਾ ਸਾਡਾ ਕੋਈ ਠੇਕਾ ਨਹੀਂ ਜਾਂ ਜੰਮਣ ਵਾਲਾ ਹੁਕਮ ਹੈ ਹੁਕਮ ਵਾਲਾ ਠੇਕਾ ਉਹਨਾਂ ਜਿਹਨਾਂ ਨੇ ਮਰਨੀ ਦੇਣਾ ਸਾਨੂੰ ਤੁਸੀਂ ਚਾਹੇ ਦਰਿਆ 'ਚ ਵੀ ਛਾਲ ਮਾਰ ਲਓ ਜ਼ਹਿਰ ਵੀ ਖਾ ਲਓ ਨਹੀਂ ਮਰ ਸਕਦੇ ਬਚ ਨਹੀਂ ਜਾਂਦੇ ਬਥੇਰੀਆਂ ਕੋਸ਼ਾ ਕਰ ਲਈਆਂ ਦਾਦਾ ਸਵਾਰ ਆਤਮਹੱਤਿਆ ਦੀ ਜਿਹਨੇ ਨਹੀਂ ਮਰਨਾ ਉਹ ਨਹੀਂ ਮਰ ਸਕਦਾ ਇਹ ਸਭ ਹੁਕਮ ਹੈ ਉਹ ਠੇਕਾ ਉਹਦਾ ਲਿਆ ਹੋਇਆ ਬਚਾਉਣ ਦਾ ਇਹ ਸਾਨੂੰ ਭਲੇਖਾ ਹੈ ਇਹ ਬਚਾਉਣ ਦਾ ਸਰੀਰ ਨੂੰ ਬਚਾਉਣ ਦਾ ਖਾਣ ਪਾਣ ਦੇਣ ਦਾ ਠੇਕਾ ਠੇਕੇਦਾਰ ਨੂੰ ਫਿਕਰ ਹੁੰਦਾ ਨੂੰ ਕਹਿੰਦਾ ਹਾਂ ਧਿਆਨ ਜ਼ਰੂਰ ਰੱਖ ਜਿੰਨਾ ਸਾਡੇ ਤੇ ਜ਼ਿੰਮੇਵਾਰੀ ਹੈ ਹੁਣ ਕੋਲ ਪਿਆ ਹੋਵੇ ਪਾਣੀ ਤੁਸੀਂ ਪੀਓ ਨਾ ਇਹ ਤਾਂ ਬੇਵਕੂਫੀ ਹੈ ਬਵੇਕ ਬੁੱਧੀ ਤੁਹਾਨੂੰ ਦੇਤੀ ਤੁਹਾਡੇ ਕੋਲ ਆਈ ਚੀਜ਼ ਤਾਂ ਖਾਣੀ ਪਊ ਨਾ ਜਿੱਥੇ ਜਿੱਥੇ ਉਹ ਚਾਹੁੰਦਾ ਹੈ ਰਿਜਕ ਅਮਰਾਹ ਹੈ ਰਿਜਕ ਰਿਜਕ ਪਚਾਉਣਾ ਉਹਦਾ ਕੰਮ ਹੈ ਸੈਲ ਪੱਥਰ ਵਿੱਚ ਜਨ ਤੋਂ ਪਾਏ ਕਾ ਕਰ ਅੱਗੇ ਕਰ ਉਹਨੇ ਮੂੰਹ ਤਾਂ ਨਹੀਂ ਪਾਉਂਦਾ ਅੱਗੇ ਰੱਖ ਤਾ ਖਾ ਲੈ ਭੁੱਖ ਲੱਗੀ ਹੈ ਖਾ ਲੈ ਨਹੀਂ ਲੱਗੀ ਨਾ ਖਾ ਐਨੇ ਦਾ ਉਹਨੂੰ ਅਕਲ ਦਿੱਤੀ ਹੈ ਆਪਣੀ ਅਕਲ ਦਾ ਭੋਰਾ ਉਹਨੂੰ ਦਿੱਤਾ ਹੋਇਆ ਨਾ ਖਾ ਨਹੀਂ ਖਾਣਾ ਨਾ ਖਾ ਫਿਰ ਸਾਡੀ ਗਲਤੀ ਹੈ ਨਹੀਂ ਖਾਂਦੇ ਪਾਣੀ ਕੋਲੇ ਨਹੀਂ ਪੀਂਦੇ ਸਾਡੀ ਗਲਤੀ ਹੈ ਹਾਂਜੀ ਉਕਤੀ ਸਿਆਣਪ ਸਗਲ ਤਿਆਗੀ ਨਾਨਕ ਲੈ ਸਮਾਏ ਜਿਹਨੇ ਉਕ ਸਿਆਣਪ ਤਿਆਗ ਦਿੱਤੀ ਹੈ ਨਾਨਕ ਨੇ ਉਹ ਸਾਰੇ ਸਮਾਲ ਲਏ ਨੇ ਤੁਸੀਂ ਵੀ ਤੁਹਾਨੂੰ ਤਾਂ ਸਮਾਉ ਜਾਂ ਉਕ ਸਿਆਣਪ ਤਿਆਗੋਗੇ ਇੱਥੋਂ ਹੀ ਉਕਦਾ ਆਦਮੀ ਮਨਮੁਖ ਮੁੱਢੋਂ ਭੁੱਲਿਆ ਵਿੱਚ ਲੱਭ ਲੋਭ ਹੰਕਾਰ ਪਹਿਲੇ ਸਟੈਪ ਤੇ ਭੁੱਲ ਗਿਆ ਬਾਹਰ ਲੱਗ ਗਿਆ ਅੰਦਰ ਟੋਲਣ ਦੀ ਵੀ ਜਿੱਥੇ ਬੈਠਾ ਸੀ ਨਿਊਟਰਲ ਜਗ੍ਹਾ ਬੈਠਾ ਉੱਥੇ ਚਾਹੇ ਬਾਹਰ ਨੂੰ ਚਲਾ ਜਾ ਚਾਹੇ ਅੰਦਰ ਨੂੰ ਚਲਾ ਜਾ ਜੇ ਤਾਂ ਅੱਖਾਂ ਨਹੀਂ ਕੰਨਾਂ ਨਹੀਂ ਜੁੜ ਕੇ ਟੋਲੇਗਾ ਫਿਰ ਬਾਹਰ ਟੋਲੇਗਾ ਜੋ ਤੋਂ ਬੈਠਾ ਬੜੇ ਅੰਦਰ ਵੀ ਜਾ ਕੇ ਨਾ ਟੋਲੇ ਜੇ ਦਿਮਾਗ ਨਾਲ ਟੋਲੇਗਾ ਬਾਹਰੋਂ ਟੋਲੇਗਾ ਸਮਝੇ ਜੀ ਜੇ ਦਿਲ ਨਾਲ ਟੋਲੇਗਾ ਨਾ ਟੋਲੇ ਦਿਲ ਆ ਦਿਮਾਗ ਦੀ ਲੜਾਈ ਦਿਲ ਤਾਂ ਖੋਜਣਾ ਸੀ ਦਿਮਾਗ ਨਾਲ ਦਿਲ ਖੋਜਣਾ ਸੀ ਦਿਮਾਗ ਦੀ ਤਾਂ ਮਦਦ ਲੈਣੀ ਹੈ ਬਾਹਰ ਖੋਜਣ ਵਾਸਤੇ ਚਾਹੇ ਅੰਦਰ ਪਰ ਦਿਮਾਗ ਦੀ ਮਦਦ ਅੰਦਰ ਖੋਜਣ ਵਾਸਤੇ ਲੈਣੀ ਅੰਦਰ ਨੂੰ ਸਮਝਣ ਵਾਸਤੇ ਲੈਣੀ ਮੈਨੂੰ ਸਾਹ ਕਿਉਂ ਆਉਂਦਾ ਸਾਹ ਕੌਣ ਲੈਂਦਾ ਗੁਰਬਾਣੀ ਇਸ਼ਾਰਾ ਕਰਦੀ ਹੈ ਸਾਹ ਲੈਂਦੀ ਸਭ ਲਵਾਇਆ ਚਲੋ ਬਈ ਇਹ ਦੇਖੀਏ ਧਿਆਨ ਨਾਲ ਪੂਰੇ ਰੰਗ ਰਸਾ ਆਉਂਦਾ ਕਿਵੇਂ ਧਿਆਨ ਨਾਲੇ ਪਤਾ ਲੱਗੂ ਸਾਹ ਕਿੱਥੋਂ ਜੋਗੀਆਂ ਨੇ ਧਿਆਨ ਅੰਦਰ ਟਿਕਾ ਕੇ ਦੇਖਿਆ ਸਭ ਕੁਝ ਪਰ ਸਾਹ ਨਹੀਂ ਦੇਖਿਆ ਉਹਨਾਂ ਨੇ ਆਵਾਜ਼ਾਂ ਸੁਣੀ ਦੇਖਣੀ ਦੀ ਜੋਤ ਉਹ ਨਹੀਂ ਦੇਖੀ ਕੰਨਾਂ ਨੇ ਸੁਣਦੇ ਰਹੇ ਕੰਨਾਂ ਨਾਲ ਸਰੀਰ ਦਾ ਸੁਣਦਾ ਰਿਹਾ ਉੱਥੇ ਨਹੀਂ ਗਏ ਤਿਰਕੁਲ 'ਚ ਬੈਠੇ ਰਹੇ ਕਹਾ ਨਹੀਂ ਗਏ ਛੱਡੀ ਪੌੜੀ ਸੱਸਾ ਸਿਆਣ ਪਛਾੜ ਇਆਣਾ ਦਬਾਗ ਦੀ ਆਲਾ ਦਿਲ ਦੀ ਗੱਲ ਕਰ ਜਿਹੜੀ ਗੱਲ ਤੋਂ ਥੱਲੇ ਦੀ ਮਸ਼ੀਨਰੀ ਹੈ ਨਾ ਸਾਰੀ ਚਾਹੇ ਉਹ ਗੁਰਦਾ ਚਾਹੇ ਉਹ ਜਗਰਾ ਚੱਲੀ ਹੈ ਕੁਝ ਵੀ ਹੈ ਫੇਫੜੇ ਨੇ ਹਾਰਟ ਮਸ਼ੀਨਰੀ ਹੈ ਨਾ ਇਹ ਤੇ ਸਾਡਾ ਕੋਈ ਕੰਟਰੋਲ ਨਹੀਂ ਇਹ ਤੇ ਕੰਟਰੋਲ ਨਹੀਂ ਆਉਂਦਾ ਆ ਜਿਹੜਾ ਹਿੱਸਾ ਨਾ ਆ ਪਾਚਨ ਸ਼ਕਤੀ ਤੇ ਕੋਈ ਕੰਟਰੋਲ ਨਹੀਂ ਸਾਡਾ ਕੰਟਰੋਲ ਨਹੀਂ ਹੈ ਹਾਂ ਵਿਗਾੜ ਸਮਾ ਸਕਦੇ ਅਸੀਂ ਗਲਤ ਖਾ ਕੇ ਠੀਕ ਖਾ ਗਲਤ ਠੀਕ ਖਾ ਕੇ ਨੂੰ ਇਹ ਵਿਗੜ ਪਾ ਸਕਦੇ ਹਾਂ ਕਿਸੇ ਨੂੰ ਪਤਾ ਵੀ ਆ ਜੀ ਖਾ ਕੇ ਮਰ ਜਾਂਦਾ ਆਤਮ ਹੱਤਿਆ ਕਰਦਾ ਖਾ ਲੈਂਦਾ ਉਹ ਗੱਲ ਅਲੱਗ ਪਰ ਸਾਡਾ ਕੰਟਰੋਲ ਨਹੀਂ ਹੈ ਸਾਡਾ ਕੰਟਰੋਲ ਦਿਮਾਗ ਦੇ ਰਾਹੀਂ ਸਰੀਰ ਤੇ ਹੱਥਾਂ ਪੈਰਾਂ ਸਰੀਰ ਤੋਂ ਕੰਮ ਲੈਣ ਸਰੀਰ ਨੂੰ ਜਿਉਂਦਾ ਰੱਖਣ ਤੇ ਸਰੀਰ ਨੂੰ ਖਰਾਕ ਦੇਣ ਤੇ ਕੰਟਰੋਲ ਸਾਡਾ ਨਹੀਂ ਹੈ ਹਰ ਸਾਡੀ ਮਰਜ਼ੀ ਨਾਲ ਕੁਝ ਨਹੀਂ ਹੁੰਦਾ ਤਾਂ ਕਹਿੰਦੇ ਖਾਤਾ ਸੀ ਯਾਰ ਹਜੂ ਨਹੀਂ ਹੋਇਆ ਕਿਉਂ ਨਹੀਂ ਹੋਇਆ ਜਾ ਕੇ ਡਾਕਟਰ ਨੂੰ ਪੁੱਛਦਾ ਤੇ ਸਾਡਾ ਮਰਜ਼ੀ ਹੁੰਦੀ ਹਜਮ ਕਰ ਲੈਂਦੇ ਸਾਡਾ ਵਾਸ ਨਹੀਂ ਹੈ ਮਸ਼ੀਨੀ ਤੇ ਕੋਈ ਵਾਸ ਨਹੀਂ ਸਾਡਾ ਇਹ ਹਿੱਸਾ ਜਿਹੜਾ ਛਾਤੀ ਦਾ ਹੈ ਵਿੱਚ ਮਸ਼ੀਨੀ ਇਹ ਸਾਡੇ ਵਾਸ ਦੀ ਗੱਲ ਨਹੀਂ ਇਹ ਜਿਹੜਾ ਉੱਥੇ ਬੈਠਾ ਉਹਦੇ ਵਾਸ ਦੀ ਗੱਲ ਇਹਦਾ ਦਿਮਾਗ ਤੋਂ ਉੱਪਰ ਉੱਪਰ ਉੱਪਰ ਉੱਪਰ ਗਿਆਨ ਅੰਦਰ ਇਹਦੇ ਗਿਆਨ ਅੰਦਰ ਨਹੀਂ ਸਰੀਰ ਤੇ ਪਤਾ ਗਰਮੀ ਸਰਦੀ ਦਾ ਇਹਨੂੰ ਪਤਾ ਖੁਸ਼ਬੂ ਬਦਬੂ ਦਾ ਇਹਨੂੰ ਪਤਾ ਜੀਵ ਦੇ ਜੀਵ ਦੇ ਟੇਸਟਾਂ ਦਾ ਇਹਨੂੰ ਪਤਾ ਹੈ ਅੱਖਾਂ ਦੇ ਰੰਗ ਰੂਪ ਦਾ ਇਹਨੂੰ ਪਤਾ ਕੰਨਾਂ ਦੇ ਰਾਗ ਰੰਗ ਦਾ ਇਹਨੂੰ ਪਤਾ ਇਦੋਂ ਗਾਹਾਂ ਨੂੰ ਪਤਾ ਹੀ ਕੁਝ ਨਹੀਂ ਇਦੋਂ ਗਾਹਾਂ ਨਹੀਂ ਪਤਾ ਇਹਨੂੰ ਕੁਝ ਪਿੱਛੇ ਕੰਟਰੋਲ ਕੀਦਾ ਹੈ ਥੱਲੇ ਵਾਲੇ ਦੀ ਜਿਹਦੀ ਵਜ੍ਹਾ ਨਾਲ ਤੂੰ ਜਿੰਦਾ ਹੈ ਜਿਹਦੀ ਵਜ੍ਹਾ ਨਾਲ ਦਿਮਾਗ ਜਿੰਦਾ ਹੈ ਉਹਨੂੰ ਖੋਜਣਾ ਪ੍ਰਾਣਪਤੀ ਉਹ ਹੈ ਪ੍ਰਾਣਪਤੀ ਉਹਦੀ ਮੱਤ ਹੈ ਪ੍ਰਾਣਪਤੀ ਦੀ ਉਸੇ ਦੇ ਨਾਮ ਨੇ ਪ੍ਰਾਣਪਤੀ ਵੀ ਉਸੇ ਦਾ ਨਾਮ ਹੈ ਠਾਕਰ ਵੀ ਉਸੇ ਦਾ ਨਾਮ ਹੈ ਗੋਬਿੰਦ ਵੀ ਉਸੇ ਦਾ ਨਾਮ ਹੈ ਗੋਪਾਲ ਵੀ ਉਸੇ ਦਾ ਨਾਮ ਹੈ ਸਾਰੇ ਨਾਮ ਉਸੇ ਦੇ ਨੇ ਜਿਹਦੀ ਵਜ੍ਹਾ ਨਾਲ ਤੈਨੂੰ ਸਾਹ ਆਉਂਦਾ ਹੈ ਜਿਹਦੀ ਵਜ੍ਹਾ ਨਾਲ ਤੇਰਾ ਜੀਵਨ ਹੈ ਜੀ ਕਾ ਜੀਵਨ ਜੀ ਕਾ ਜੀਵਨ ਵੀ ਹੈ ਜੀ ਕੌਣ ਹੈ ਜੀ ਮੈਂ ਜੀਵਨ ਕੌਣ ਹੈ ਉਹ ਉਹ ਹੈ ਤਾਂ ਜੀਵਨ ਹੈ ਜੀ ਕੇ ਜੀਵਨਾ ਮੋਏ ਨਾ ਬਸਾਰੋ ਮੈਂ ਜਨ ਤੇਰਾ ਸਾਰਾ ਸੰਬੋਧਨ ਆਪਣੇ ਅੰਦਰ ਵਾਲੇ ਨੂੰ ਅੰਦਰ ਵਾਲਾ ਜਦ ਸੰਬੋਧਨ ਬੋਲਦਾ ਫੇਰ ਸੱਚਖੰਡ ਨੂੰ ਸੰਬੋਧਨ ਇਹ ਡਾਇਰੈਕਟ ਜੀਵ ਸੱਚਖੰਡ ਨੂੰ ਸੰਬੋਧਨ ਨਹੀਂ ਕਰ ਸਕਦਾ ਪਟਵਾਰੀ ਡਾਇਰੈਕਟ ਉਹ ਤਾਂ ਪਟਵਾਰੀ ਦਾ ਸੰਬੰਧ ਕਾਨੂੰਗੋ ਨਾਲ ਹੈ ਉਹ ਤਾਂ ਕਾਨੂੰਗੋ ਦੇ ਥਰੂ ਤਹਿਸੀਲਦਾਰ ਨਾਲ ਸੰਬੰਧ ਕਾਮ ਕਰੂ ਡਾਇਰੈਕਟ ਦੀ ਉਹਨਾਂ ਪਟਵਾਰੀ ਦਾ ਹਾਂ ਐਸਡੀਐਮ ਚਾਹੇ ਪਟਵਾਰੀ ਨੂੰ ਤਲਬ ਉਹਦੀ ਗੱਲ ਅਲੱਗ ਹੈ ਕਿਸੇ ਨੂੰ ਤਲਬ ਲੈ ਆਪਣੇ ਥੱਲੇ ਵਾਲੇ ਨੂੰ ਪਟਵਾਰੀ ਜੇ ਗੱਲ ਕਰੂਗਾ ਥਰੂ ਆਪਣੇ ਪ੍ਰੋਪਰ ਚੈਨਲ ਤੋਂ ਸਾਡੇ ਪ੍ਰੋਪਰ ਚੈਨਲ ਉਹਦੇ ਥਰੂ ਕਿਉਂਕਿ ਜਨਮ ਉਹਨੇ ਦਿੱਤਾ ਸਾਨੂੰ ਜੀਵਨ ਉਹ ਤੋਂ ਮਿਲਿਆ ਜਿਹੜਾ ਰਜਵਾਹਾ ਹੈ ਵੱਡੀ ਨਹਿਰ ਤੋਂ ਆਇਆ ਵੱਡੀ ਨਹਿਰ ਦਰਿਆ ਤੋਂ ਆਈ ਹੋਊਗੀ ਜੇ ਰਜਵਾ ਪਿੱਛੇ ਨੂੰ ਮੁੜੂ ਪਹਿਲਾਂ ਵੱਡੀ ਰਹਿ ਜਾਊਗਾ ਉਹ ਤਾਂ ਉਸੇ ਰਸਤੇ ਉਹ ਜਿਹੜੇ ਰਸਤੇ ਜਾਣ ਜਿਹੜੇ ਰਸਤੇ ਆਇਆ ਉਸੇ ਰਸਤੇ ਜਾਊ ਜਿਹੜੇ ਰਸਤੇ ਜੀਵ ਆਇਆ ਉਸੇ ਰਸਤੇ ਜਾਣਾ ਪੈਣਾ ਨੂੰ ਬੈਕ ਬੈਕ ਉਸੇ ਰਸਤੇ ਜਾਊ ਜਿਹੜੇ ਰਸਤੇ ਆਇਆ ਜਿੱਥੋਂ ਦਾ ਜੀਵਨ ਚਾਲੂ ਹੁੰਦਾ ਉੱਥੇ ਜਾਊ ਉੱਥੋਂ ਫਿਰ ਪਿੱਛੇ ਜਾਊ ਇੱਕ ਹੋਏ ਤਾਂ ਉਗਵੇ ਅੱਧਾ ਤਾਂ ਉਸੇ ਨਾਲ ਹੋਇਆ ਨਾ ਇਹ ਅੱਧੇ ਦੇ ਵਸ ਦਾ ਕੁਝ ਨਹੀਂ ਆ ਕਿਹਾ ਹੋਇਆ ਹੈ ਜਨਤਾ ਦੇ ਵਸ ਕੁਝ ਨਹੀਂ ਅੱਧੇ ਦੇ ਵਸ ਕੁਝ ਨਹੀਂ ਇਹਦੇ ਇਹ ਆਪਣੇ ਮੂਲ ਚ ਮਿਲੂ ਸਾਬਤ ਹੋਈ ਫਿਰ ਜ਼ਿੰਮੇਵਾਰੀ ਉਹਦੀ ਹੈ ਨਹੀਂ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਸ ਜਿਹੜੇ ਬਾਕੀ ਦੇ ਕਾਜ ਰਹਿੰਦੇ ਨੇ ਸਤਗੁਰ ਦਾ ਰਹਿਦਾ ਉਹਨੇ ਕਰਨਾ ਦੀ ਜ਼ਿੰਮੇਵਾਰੀ ਬਸ ਅੱਗੇ ਨਹੀਂ ਇਹਦੀ ਸਿਰਫ ਉਹਦੇ ਨਾਲ ਇੱਕ ਹੋਣ ਤੱਕ ਵਰਗੀ ਉਹਨੂੰ ਕਹਿਤਾ ਮੈਂ ਤੇਰੇ ਨਾਲ ਅੱਖਾਂ ਵਿੱਚ ਕੇ ਗੁਰ ਕੇ ਬਾਣੇ ਚੱਲ ਗਿਆ ਗੁਰੂ ਦੇ ਬਾਣੇ ਚੱਲ ਗਿਆ ਮਨ ਮੇਰੇ ਗੁਰ ਕੇ ਗੁਰ ਕੇ ਬਾਣੇ ਚੱਲ ਆਪਣੇ ਅੰਦਰ ਦੇ ਬਾਣੇ ਇਹ ਅੰਦਰਲੇ ਨਾਲ ਟਕਰਾਇਆ ਹੋਇਆ ਲੜਾਈ ਅੰਦਰ ਹੈ ਸਾਡੇ ਅੰਦਰ ਲੜਾਈ ਉਹਦੀ ਬਾਹਰ ਲੜਾਈ ਗੁਰ ਕੇ ਬਾਣੇ ਚੱਲ ਗਿਆ ਇਹ ਗੁਰਬਾਣੀ ਹੈ ਗੁਰੂ ਬਾਣੀ ਨਹੀਂ ਹੈ ਗੁਰਬਾਣੀ ਤਾਂ ਸਾਨੂੰ ਸੁਣੂਗੀ ਕੰਨਾਂ ਵਾਲੇ ਨੂੰ ਗੁਰੂ ਬਾਣੀ ਉਹਨੂੰ ਸੁਣੂਗੀ ਸਤਗੁਰ ਨੂੰ ਜਿਹੜੀ ਬਾਣੀ ਗੁਰੂ ਹੈ ਜਿਹੜੀ ਬਾਣੀ ਗੁਰੂ ਆ ਉਹਨੂੰ ਸੁਣੂ ਬਿਨਾ ਕਰਨਾ ਤੇ ਸਾਨੂੰ ਤਾਂ ਸੁਣਦੀ ਨਹੀਂ ਉਹ ਫਿਰ ਅਸੀਂ ਕੋਈ ਆ ਦੋਹਾਂ ਨੂੰ ਸੁਣ ਜਾਣੀ ਜਦੋਂ ਤਾਂ ਕਿਹਾ ਹਾਈਕਿਆਂ ਫਿਰ ਕੱਟੇ ਕਈਆਂ ਫਿਰ ਪਰ ਉਹਨੂੰ ਸੁਣਨੀ ਹੈ ਉਹ ਕੰਨ ਉਹਦੇ ਕੋਲ ਨੇ ਸਾਡੇ ਕੋਲ ਤਾਂ ਆਏ ਨੇ ਦੂਏ ਕੰਨ ਦੇ ਡੁਪਲੀਕੇਟ ਜਿਹਨੂੰ ਛੱਡਿਆ ਅੱਖਾਂ ਵੀ ਡੁਪਲੀਕੇਟ ਨੇ ਸਾਡੇ ਕੋਲ ਨੱਕ ਵੀ ਡੁਪਲੀਕੇਟ ਹੈ ਮੂੰਹ ਵੀ ਡੁਪਲੀਕੇਟ ਹੈ ਪੇਟ ਵੀ ਡੁਪਲੀਕੇਟ ਹੈ ਆ ਸਰੀਰ ਡੁਪਲੀਕੇਟ ਹੈ ਫਿਰ ਮੈਂ ਕੀ ਹਾਂ ਹੱਥ ਉਹਦੇ ਕੋਲ ਨੇ ਪੈਰ ਉਹਦੇ ਕੋਲ ਨੇ ਅੱਖਾਂ ਉਹਦੇ ਕੋਲ ਨੇ ਨੱਕ ਉਹਦੇ ਕੋਲ ਹੈ ਲੰਬੜੇ ਵਾਲ ਉਹਦੇ ਕੋਲ ਨੇ ਕੰਨ ਉਹਦੇ ਕੋਲ ਨੇ ਮੈਂ ਕੀ ਹਾਂ ਮੈਂ ਉਹਦਾ ਮਨ ਹੋਰ ਕੁਝ ਨਹੀਂ ਮੈਂ ਉਹਦਾ ਮਨ ਹੋਰ ਕੁਝ ਵੀ ਨਹੀਂ ਸਾਡਾ ਜਿਹੜਾ ਮਨ ਹੈ ਕਿ ਉਹ ਪੈਰ ਨੇ ਮਨ ਤਾਂ ਪੈਰ ਨਹੀਂ ਮਨ ਖੰਗ ਨਹੀਂ ਪੈਰ ਹੋ ਤੇ ਮਾਇਆ ਉਹ ਮਨ ਜੋ ਜ਼ਰੂਰ ਤੇ ਸਾਰਾ ਸਰੀਰ ਉਹ ਹੈ ਮਨ ਮਾਇਆ ਤੇ ਮਨ ਦੇ ਵੱਲ ਦਾ ਕੁਝ ਨਹੀਂ ਹੈ ਮਨ ਦੇ ਵਾਸਤੇ ਕੁਝ ਨਹੀਂ ਬਸ ਮਨ ਨੂੰ ਜਦ ਮਰਜੀ ਉਹ ਇਸ ਕਰਕੇ ਮਨ ਕੀ ਦਾ ਜਿਹਦਾ ਮਨ ਹੈ ਉਹਦੇ ਬਸ ਵੀ ਹੈ ਜਿਵੇਂ ਮਰਜੀ ਆਪਾਂ ਮਨ ਨੂੰ ਬਣਾ ਲਈਏ ਮੋੜ ਲਈਏ ਮੰਨੀਏ ਜਾਂ ਨਾ ਹੋਣੀ ਇਹ ਭੇਦ ਹੈ ਜਿਹਦਾ ਮਨ ਹੈ ਅਸਲ ਉਹੀ ਮਾਲਕ ਹੈ ਉਹੀ ਮੰਨਦਾ ਉਹੀ ਮੰਨਦਾ ਉਹੀ ਨਹੀਂ ਮੰਨਦਾ ਅੰਗਲਾਈ ਨਹੀਂ ਮੰਨਦਾ ਜਿਹੜਾ ਮੰਨਦਾ ਨਹੀਂ ਨਾ ਗੱਲ ਗੁਰਬਾਣੀ ਦਾ ਅਸਰ ਨਹੀਂ ਕਰਦਾ ਉਹ ਅੰਦਰ ਜਿਹੜਾ ਬੋਰਾ ਉਹ ਜਦ ਨਹੀਂ ਮੰਨਦਾ ਅਸਲ 'ਚ ਬੁਰੇ ਗੁਰੂ ਬਣ ਜਾਂਦਾ ਆਪਣੇ ਆਪ ਡਿਕਲੇਅਰ ਕਰਦਾ ਜਦ ਉਹ ਸਤਗੁਰ ਦੀ ਬਜਾਏ ਆਪ ਗੁਰੂ ਬਣਨਾ ਮੰਨਦਾ ਹੈ ਨਾ ਵੀ ਮੈਂ ਬੜਾ ਬਣ ਜਾ ਅੰਦਰਲਾ ਤਾਂ ਉਹਦਾ ਮਨ ਨਹੀਂ ਮੰਨਦਾ ਉਹਨਾਂ ਤੇ ਮਨ ਉਹਦਾ ਹੀ ਹੈ ਜਦ ਇਹ ਕਹਿੰਦਾ ਸਾਡਾ ਮਨ ਨਹੀਂ ਮੰਨਦਾ ਮੈਂ ਕੌਣ ਹਾਂ ਫਿਰ ਜਿਹਦਾ ਮਨ ਉਹੀ ਹੈ ਉਹ ਮੋੜ ਜਿਹੜਾ ਹੈਗਾ ਉਹੀ ਅਸਲ ਵਿੱਚ ਵਿਗੜਿਆ ਹੋਇਆ ਵਿਗਾੜ ਹੋ ਜਾਂਦਾ ਜਦੋਂ ਉਹਦਾ ਵਿਗਾੜ ਖਤਮ ਹੋ ਗਿਆ ਫਿਰ ਤਾਂ ਗੱਲ ਹੀ ਖਤਮ ਵਿਗਾੜ ਉਹ ਜੇ ਪਿਆ ਉਹਦੇ ਮਨ 'ਚ ਵਿਗਾੜ ਉਹਦੇ ਮਨ 'ਚ ਪੌੜੀ ਸੱਸਾ ਸਿਆਲ ਪਛਾੜ ਇਹ ਚਾਰ ਪੈ ਵੀ ਉਹਦੇ ਵਿੱਚ ਹੈ ਮਨ ਦੇ ਅੰਦਰ ਹੈ ਨਾ ਅੰਦਰ ਉਹਦੇ ਵਿੱਚ ਹੈ ਜੇ ਉੱਥੇ ਡਰ ਪੈਦਾ ਹੋਣਾ ਗੁਰਬਾਣੀ ਸੁਣ ਕੇ ਸ਼ਬਦ ਦਾ ਉੱਥੇ ਹੀ ਉਹ ਕੁਝ ਹੋਣਾ ਅੰਦਰੇ ਪੈਦਾ ਹੋਣਾ ਕਿਉਂਕਿ ਬਾਣੀ ਤਾਂ ਉਹਨੂੰ ਪਾਸ ਹੋਣ ਕਰੀ ਜਾਂਦੇ ਅਸੀਂ ਤਾਂ ਬਾਣੀ ਪਾਸ ਹੋਣ ਹੋਈ ਜਾਂਦੀ ਹੈ ਉਹ ਮੰਨੇ ਜਾਂ ਨਾ ਮੰਨੇ ਅੰਦਰ ਜਿੱਦਾਂ ਅੰਦਰ ਦਾ ਮੰਨ ਗਿਆ ਦੋ ਇੱਕ ਹੋ ਗਏ ਫਿਰ ਉਹ ਸਤਗੁਰ ਤੇ ਨਾਮ ਪਾਇਆ ਜਾਏ ਜਿਹੜਾ ਨਾਮ ਪ੍ਰਾਪਤ ਹੋਣਾ ਸਤਗੁਰ ਨੂੰ ਹੋਣਾ ਸਾਨੂੰ ਤਾਂ ਆਹੀ ਨਾਮ ਪ੍ਰਾਪਤ ਹੋਣਾ ਇਹ ਦੋ ਕਿਸਮ ਦਾ ਨਾਮ ਤਾਂ ਹੈ ਗੁਰਬਾਣੀ ਵਾਲਾ ਨਾਮ ਤਾਂ ਜੀਵਨ ਮਨ ਨੂੰ ਪ੍ਰਾਪਤ ਹੋਣਾ ਸਰੀਰ ਕਰਕੇ ਪ੍ਰਾਪਤ ਹੋਣਾ ਸਰੀਰ ਕਰਕੇ ਸਰੀਰ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦਾ ਸਰੀਰ ਨਾਲ ਮਨ ਬੁੱਧੀ ਦੋ ਜੁੜੇ ਹੋਏ ਨੇ ਬੁੱਧੀ ਡਿਵੈਲਪ ਹੋ ਰਹੀ ਹੈ ਬੁੱਧੀ ਡਿਵੈਲਪ ਹੋ ਰਹੀ ਹੈ ਅੰਦਰ ਅੰਦਰਲਾ ਸਤਗੁਰ ਡਿਵੈਲਪ ਹੋ ਰਿਹਾ ਗੱਲ ਸਾਰੀ ਬੁੱਧੀ ਤੇ ਖੜੀ ਹੈ ਬਦਲਣੀ ਬੁੱਧ ਹੈ ਜੇ ਬੁੱਧ ਬਦਲੀ ਹੈ ਤਾਂ ਸਤਗੁਰ ਦਾ ਅੰਦਰ ਦਾ ਬੁਰੇ ਬਦਲੇ ਬੁੱਧੀ ਦਾ ਹੋਰ ਕੀ ਬੰਦਾ ਬੁੱਧੀ ਦਾ ਗਿਆਨ ਬੰਦਾ ਬੁੱਧੀ ਬੰਦੀ ਹੈ ਬੁੱਧੀ ਦੀ ਰੋਸ਼ਨੀ ਉਹ ਬੁੱਧੀ ਦਾ ਗਿਆਨ ਹੈ ਬੁੱਧੀ ਦੀ ਰੋਸ਼ਨੀ ਬੁੱਧੀ ਦਾ ਬਲ ਹੈ ਬੁੱਧੀ ਦੀ ਤਾਕਤ ਬਦਲੀ ਹੈ ਬੁੱਧੀ ਦਾ ਬਲ ਬਦਲਿਆ ਬੁੱਧੀ ਆਲ ਗੁਣ ਦੋ ਅੱਡ ਅੱਡ ਚੀਜ਼ਾਂ ਨਹੀਂ ਹਨ ਮਨ ਨੂੰ ਸਮਝਾਉਣਾ ਬੁੱਧੀ ਦਾ ਕੰਮ ਹੈ ਇਹ ਗੁਰ ਦਾ ਕੰਮ ਹੈ ਗੁਰ ਔਰ ਬੁੱਧੀ ਦੋ ਚੀਜ਼ਾਂ ਨਹੀਂ ਹਨ ਕੋਈ ਚੀਜ਼ ਹੈ ਬੁੱਧ ਸਾਡੀ ਮੰਨੇ ਜੇ ਤਾਂ ਕਬੂਤਰ ਫਿਰ ਤਾਂ ਮੰਨਦੀ ਨਹੀਂ ਜੇ ਸੁਬੁੱਧਾ ਫਿਰ ਮੰਨ ਲੂ ਜੇ ਬੁੱਧਾ ਫਿਰ ਮੰਨ ਲੂ ਐ ਕਹੋ ਜੇ ਬੁੱਧਾ ਮੰਨ ਲੂ ਮੰਨ ਲੂ ਸੁਬੁੱਧ ਹੋ ਜੂ ਜੇ ਨਾ ਮੰਨੂ ਕਬੁੱਧ ਹੋ ਜੂ ਨਾ ਮੰਨਣ ਵਾਲੀ ਕਬੁੱਧ ਹੈ ਉਹ ਬੁੱਧ ਆ ਮੰਨ ਲੈ ਦੇਖੋ ਬੱਚਾ ਜਦ ਪੈਦਾ ਹੁੰਦਾ ਉਹਦੇ ਕੋ ਬੁੱਧ ਹੁੰਦੀ ਆ ਕਬੁੱਧ ਨਹੀਂ ਹੁੰਦੀ ਇਸ ਕਰਕੇ ਛੇਤੀ ਮੰਨ ਲੈਂਦਾ ਨਿਰਮਲ ਬੁੱਧ ਹੁੰਦੀ ਹੈ ਬਾਲ ਬੁੱਧ ਛੇਤੀ ਮੰਨ ਲੈਂਦਾ ਜਿਹੜੀ ਬੁੱਧ ਕਬੁੱਧ ਹੋ ਗਈ ਉਹ ਨਹੀਂ ਮੰਨਦੀ ਬੜਾ ਹੋ ਗਿਆ ਕਬੁੱਧ ਹੋ ਜਾਂਦੀ ਕਿਉਂ ਕੁਝ ਜਿਹੜੀ ਸੰਸਾਰੀ ਵਿਚਾਰਧਾਰਾ ਉਹਦੇ ਨਾਲ ਜੁੜ ਜਾਂਦਾ ਹੈ ਸੰਸਾਰੀ ਵਿਚਾਰਧਾਰਾ ਕਬੁੱਧ ਬਣਾਉਂਦੀਆਂ ਨੇ ਬੁੱਧੀ ਤੋਂ ਕਬੁੱਧੀ ਹੈ ਤਾਂ ਜੋ ਕਿ ਕਹਿੰਦੇ ਨੇ ਕਬੁੱਧ ਮਿਟਾਵਾ ਸੋਖਤ ਖਾਏ ਉਹ ਕਿਹੜੀ ਅਵਸਥਾ ਜਿੱਥੇ ਜਾ ਕੇ ਖੁਦ ਮਿਲਦੀ ਹੈ ਖੁਦ ਮਿਲਦੀ ਹੈ ਮੰਨਿਆ ਤੇ ਕਬੂਤ ਦੇ ਜਵਾਬ ਹੈ ਜਾਂ ਕਬੂਤ ਨੂੰ ਖਾ ਜਾਂਦਾ ਹੈ ਜੀਵ ਆਪੇ ਆਪੇ ਆਪ ਖਾਣਾ ਇਹਨੂੰ ਕਹਿੰਦੇ ਨੇ ਆਪਣਾ ਆਪ ਕੀ ਖਾਣਾ ਆਪਣੀ ਕਬੂਤ ਆਪੇ ਖਾਣੀ ਪੈਣੀ ਹੈ ਆਪਣੀਆਂ ਮੰਨੀਆਂ ਹੋਈਆਂ ਚੀਜ਼ਾਂ ਆਪੇ ਅੰਦਰ ਖਾ ਕੇ ਨਾਜ਼ਮ ਕਰ ਸਿੱਧੀਆਂ ਪੈਣੀਆਂ ਨੇ ਬਾਹਰ ਇਹ ਆਪੇ ਆਪ ਖਾਣ ਦਾ ਮਤਲਬ ਇਹ ਹੈ ਆਪਣੇ ਗਿਆਨ ਨੂੰ ਆਪੇ ਖਾ ਜਾਣਾ ਵੀ ਇਹ ਰੱਦੀ ਹੈ ਇਹਨੂੰ ਕਰੋ ਖਤਮ ਇਹ ਬਰਬਾਊਗਾ ਕਬੁੱਤ ਹੈ ਸੋ ਕਿਤ ਠਾਏ ਇਹ ਗੱਲਾਂ ਦੇ ਹੁਣ ਅਰਥ ਕੌਣ ਦੂ ਇਹਨੂੰ ਕਬੁੱਤ ਸੁਬੁੱਤ ਦੇ ਨਾਲ ਪਤਾ ਹੀ ਨਹੀਂ ਕੀ ਹੁੰਦੀ ਹੈ ਕੀ ਕਿਹਾ ਹੋਇਆ ਕਿਉਂ ਕਿਹਾ ਕੀ ਦਾ ਅਰਥ ਕਰਨਗੇ ਕੀ ਵਿਚਾਰੇ ਕੰਮ ਕਰਨਗੇ ਪੌੜੀ ਸਰਕਾਰ ਕਰਕੇ ਵਿਦਵਾਨਾਂ ਦਾ ਵਿਸ਼ਾ ਨਹੀਂ ਹੈ ਵਿਦਵਾਨ ਬਾਹਰਲੀ ਦੁਨੀਆ ਨਾਲ ਜੁੜੇ ਹੁੰਦੇ ਨੇ ਬਾਹਰਲੇ ਸ਼ਰੀਰ ਨਾਲ ਜੁੜੇ ਹੁੰਦੇ ਨੇ ਉਹ ਛੱਡ ਕੇ ਤੁਸੀਂ ਅੰਦਰਲੇ ਗੁਰਮੁਖ ਅੰਦਰਲੇ ਸ਼ਰੀਰ ਨਾਲ ਜੁੜੇ ਹੁੰਦੇ ਇਹ ਅੰਦਰਲੇ ਸ਼ਰੀਰ ਨਾਲ ਜੁੜੇ ਤੇ ਬਿਨਾ ਬਾਹਰ ਦੁਨੀਆ ਚ ਚੱਲਦੇ ਤੇ ਬਿਨਾ ਅੰਦਰ ਖੋਜ ਨਹੀਂ ਹੁੰਦਾ ਕੋਈ ਖੋਜਣਾ ਕੀ ਹੈ ਖੋਜੀ ਕੌਣ ਹੈ ਅੰਦਰ ਖੋਜਦਾ ਵਿਦਵਾਨ ਬਾਹਰ ਦੇ ਖੋਜੀ ਨੇ ਜਿੰਨੇ ਖੋਜੀ ਨੇ ਮਾਇਆ ਦੇ ਉਹ ਵਿਦਵਾਨ ਨੇ ਸਾਰੇ ਖੋਜ ਬਾਹਰੋਂ ਕਰਦੇ ਸਾਡੇ ਵਿਦਵਾਨ ਵੀ ਉਹੀ ਜਿਹੇ ਨੇ ਆ ਭਾਸ਼ਾ ਹੀ ਨਹੀਂ ਪੜੀ ਜਾਂ ਸਕੂਲਾਂ 'ਚ ਖੋਜ ਉਹਨਾਂ ਨੇ ਸਵਾ ਲਿਖੇ ਕਰਨੀ ਉਹਦਾ ਸਮਾਜ ਬੀਏ ਐਮਏ ਕਰਕੇ ਉਹਨਾਂ ਪੱਥਰ ਤੇ ਲਿਖਿਆ ਗਿਆ ਉਹ ਅੰਦਰ ਨੂੰ ਆਏ ਨਹੀਂ ਸਕਦੇ ਪੜ੍ਹਾਈ ਉਹਨਾਂ ਨੇ ਉਲਟ ਪੜ੍ਹ ਲਈ ਪਹਿਲਾਂ ਇਹ ਪੜ੍ਹਾਈ ਹੋਰ ਉਹ ਪੜ੍ਹਾਈ ਹੋਰ ਉਹ ਆਦਮੀ ਕਾਮਯਾਬ ਹੋਏ ਨੇ ਉਹਨਾਂ ਤੇ ਜ਼ਿਆਦਾ ਅਸਰ ਹੋਇਆ ਜਿਹੜੇ ਡੇਰਿਆਂ 'ਚ ਪੜ੍ਹੇ ਨੇ ਚਾਹੇ ਬੁੱਧ ਸੀ ਚਾਹੇ ਬੁੱਧ ਸੀ ਜੇ ਖੁਦ ਵੀ ਫੜ ਗਏ ਤਾਂ ਉਹਨਾਂ ਤੇ ਉਹ ਅਸਰ ਥੋੜਾ ਜਿਹਾ ਪਿਆ ਵੀ ਤੌਰ ਤੇ ਬਦਲਦਾ ਇਹਨਾਂ ਨੇ ਪੈਂਦਾ ਹੀ ਅਸਰ ਨਹੀਂ ਪੈਂਦਾ ਕੋਈ ਵੀ ਉਹਨਾਂ ਨਾਲ ਇਹਨਾਂ ਦਾ ਲੜਾਈ ਉਹ ਕਹਿੰਦੇ ਥੱਲੇ ਪੁੰਜੇ ਬੈਠ ਕੇ ਛਕਣਾ ਚਾਹੀਦਾ ਜਿਵੇਂ ਡੇਰਿਆਂ 'ਚ ਹੈ ਇਹ ਕਹਿੰਦੇ ਕੁਰਸੀਆਂ 'ਤੇ ਬੈਠ ਕੇ ਜੋ ਜਾ ਖੜੇ ਜੋ ਕੀ ਫਰਕ ਪੈਂਦਾ ਝਗੜਾ ਹੋ ਗਿਆ ਨਾ ਦੋਵੇਂ ਖੁਦ ਆੜਿਆ ਇਹਨਾਂ ਨੂੰ ਗੁਰਮੁਖਾਂ ਲੱਗੀ ਹੈ ਉਹ ਕਹਿੰਦੇ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਖੜ ਕੇ ਛਕਣਾ ਬੈਠਣਾ ਦੇ ਛਕਣਾ ਉਹ ਗਹਾਣੇ ਤੋਂ ਕਹਿੰਦੇ ਸੂਈ ਦੇਖੋ ਕਿੱਥੇ ਹੈ ਸੂਈ ਤੁਹਾਡੀ ਠੀਕ ਹੈ ਜਿਹੜਾ ਵਿਵੇਕ ਬੁੱਧੀ ਹੋ ਰਹੀ ਹੈ ਤੁਹਾਡੀ ਡਿਵੈਲਪ ਅੰਦਰੋਂ ਜਿਹਦਾ ਬੁੱਧੀ ਜਿਹਦਾ ਗੁਰਮੁਖ ਬਣ ਰਿਹਾ ਬੇਟਾ ਭੱਜਿਆ ਜਾਂਦਾ ਸ਼ਕਲ ਵਿੱਚ ਜਾਏ ਘੋੜੇ ਤੇ ਬੈਠਿਆ ਸ਼ਕਲ ਵਿੱਚ ਚਾਹੇ ਚੱਪ ਮਾਰ ਕੇ ਸ਼ਕਲ ਵਿੱਚ ਚਾਹੇ ਕਿਵੇਂ ਸ਼ਕਲ ਵਿੱਚ ਕੋਈ ਫਰਕ ਨਹੀਂ ਹੈ ਸ਼ਕਲ ਨਾਲ ਕੋਈ ਫਰਕ ਉਹ ਕਹਿੰਦਾ ਮਸਲਾ ਹੀ ਨਹੀਂ ਹੈ ਇਹ ਮਸਲਾ ਹੀ ਨਹੀਂ ਹੈਗਾ ਇਹਦਾ ਬਾਣੀ ਮੰਨਣਾ ਨਾ ਮੰਨਣਾ ਕੀ ਝਗੜਾ ਹੈ ਇਹਨਾਂ ਗੱਲਾਂ ਦਾ ਅਸਲ ਵਿੱਚ ਜਿਹੜਾ ਬਾਣੀ ਮੰਨਣ ਨਾ ਮੰਨਣ ਦੇ ਬਿਨਾ ਹੋਰ ਝਗੜੇ ਖੜੇ ਕਰਦੇ ਨੇ ਵੀ ਅਸੀਂ ਆ ਕਰਦੇ ਹਾਂ ਤੁਸੀਂ ਕਿਉਂ ਨਹੀਂ ਕਰਦੇ ਫਿਰ ਕੀ ਹੋਈ ਸੰਤ ਕਿੱਥੇ ਖੜੇ ਨੇ ਚਲੋ ਜਿਹੜੇ ਪੁੰਜੇ ਜਿਹੜੇ ਬੜੇ ਪੁੰਜੇ ਬੈਠ ਕੇ ਸਿਆਣਦੇ ਨੇ ਉਹ ਕਿੱਥੇ ਖੜੇ ਨੇ ਉਹ ਕਹਿੰਦੇ ਨੇ ਜਿਹੇ ਜਿਹਾ ਬਿਆਨ ਆ ਸਾਡੇ ਕੋਲ ਆਇਆ ਤੁਹਾਡੇ ਕੋਲ ਹੈ ਨਹੀਂ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਨੂੰ ਸੰਤ ਪੜ੍ਹ ਕੇ ਸੁਣਾਉਂਦੇ ਨੇ ਅਸਲ ਤਾਂ ਵਿਦਵਾਨਾਂ ਦੇ ਚੇਲੇ ਨੇ ਸੰਤ ਸੰਤ ਸੰਸਾਰੀ ਵਿਦਵਾਨਾਂ ਦੇ ਚੇਲੇ ਨੇ ਜੋ ਕੁਝ ਲਿਖਿਆ ਆਇਆ ਉਹੀ ਤੁਹਾਨੂੰ ਸੁਣਾਉਂਦੇ ਨੇ ਸਾਥੀ ਨਵੀਂ ਕੀ ਦਸੀ ਹੈ ਇਹਨਾਂ ਨੇ ਜਿਹੜੀਆਂ ਨਵੀਆਂ ਵੀ ਦਸੀਆਂ ਨੇ ਬਹੁਤ ਵਧੀਆ ਨਹੀਂ ਸੀ ਜੇ ਅੰਦਰੋਂ ਵੀ ਘੜਦੇ ਨੇ ਨਾ ਉਹ ਵੀ ਕੋਈ ਖਾਸ ਨਹੀਂ ਹੁੰਦੀ ਇਹਨਾਂ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ ਉਹਨਾਂ ਦੀ ਦੋ ਚਾਰ ਸਾਥੀਆਂ ਦੀ